ਦੇ ਵਿੱਚ ਰਹਿ ਜਾਂਦਾ ਸੀ ਤਾਂ ਉਹਨੂੰ ਕਹਿੰਦੇ ਸੀ ਵੀ ਇਹਨੂੰ ਖਾਲੀ ਕਰੋ ਕਿਉਂਕਿ ਉਹ ਬਿਮਾਰੀ ਦਾ ਘਰ ਆ ਹਨਾ ਕਈ ਵਾਰੀ ਉਹਦੇ ਵਿੱਚ ਦਵਾਈ ਪਾ ਦੇਣੀ ਹਨਾ ਦਵਾਈ ਲਿਆ ਕੇ ਪਾਉਣੀ ਕਈ ਵਾਰੀ ਮਿੱਟੀ ਦਾ ਤੇਲ ਪਾ ਦੇਣਾ ਕਈਆਂ ਨੇ ਹੈਨਾ ਹਨਾ ਤੇ ਫਲੇਵਰ ਪਾਈ ਜਾਣਾ ਕਿਉਂਕਿ ਹਿਲਦੇ ਜੁਲਦੇ ਪਾਣੀ 'ਚ ਕਦੀ ਮੱਛਰ ਨਹੀਂ ਜਿਹੜਾ ਪੈਦਾ ਹੋਊਗਾ ਫਲੇਵਰ ਪਾਈ ਉਹ ਨਿੰਬੂ ਪਾਣੀ ਬਣਾਉਂਦੇ <laughs> ਫਲੇਵਰ ਹੈਗੇ ਜਿੱਦਾਂ ਰਸਨਾ ਬਣਾਉਂਦੇ ਆ ਉਹ ਫਿਰ ਆਵਾ ਪਤਾ ਜਦੋਂ ਕੂਲਰ ਚੱਲਦਾ ਸੀ ਨਾ ਜਿੱਦਾਂ ਉਹਦੇ ਵਿੱਚ ਪੁਦੀਨੇ ਦਾ ਥੋੜਾ ਫਲੇਵਰ ਪਾਤਾ ਤਾਂ ਜਦੋਂ ਕੂਲਰ ਚੱਲਦਾ ਪੁਦੀਨੇ ਦੀ ਸਮੈਲ ਆਉਂਦੀ ਸੀ ਜਿੱਦਾਂ ਥੋੜਾ ਐਸੈਂਸ ਕਹਿ ਦਿੰਦੇ ਉਹਨੂੰ ਤੁਹਾਡੀ ਸੋਚ ਦੀ ਫਲੇਵਰ ਹੋਰ ਮੈਂ ਨਿੰਬੂ ਪਾਣੀ ਥੋੜੀ ਬਣਾਉਣਾ ਹੁੰਦਾ ਭਾਈ ਤੁਸੀਂ ਉੱਥੇ ਤੱਕ ਨਹੀਂ ਪਹੁੰਚ ਸਕਦੇ ਜੋਲ ਸਾਹਿਬ ਜਿੱਥੇ ਤੱਕ ਪਹੁੰਚੇ ਉਹ ਬਥੇਰੇ ਮੇਰੇ ਭਰਾਵਾ ਤੁਹਾਨੂੰ ਕੀ ਪਤਾ ਫਲੇਵਰ ਆਪ ਨੂੰ ਪਹਿਲਾਂ ਇੱਕ ਪਹਿਲਾਂ ਕੂਲਰਾਂ ਦੇ ਵਿੱਚ ਇੱਕ ਪੰਪ ਹੁੰਦਾ ਸੀ ਹੈਨਾ ਉਹ ਚ ਪੱਖਾ ਲੱਗਾ ਹੁੰਦਾ ਸੀ ਪੱਖਾ ਘੁੰਮਦਾ ਸੀ ਇੱਕ ਬੜੀ ਮੈਨੂੰ ਹੋਰ ਨਹੀਂ ਸਮਝ ਇੱਕ ਗੇਂਦ ਜਿਹੀ ਵੀ ਰੜਦੀ ਹੁੰਦੀ ਸੀ ਪਾਣੀ ਦੇ ਵਿੱਚ ਉਹ ਨਹੀਂ ਮੈਨੂੰ ਸਮਝ ਹੋਈ ਕਰ ਤਾਂ ਤੁਸੀਂ ਦੇਖੀ ਕਿ ਗੇਂਦ ਦੇ ਪਿੱਛੇ ਗੇਂਦ ਜਿਹੀ ਪਈ ਹੁੰਦੀ ਸੀ ਇੱਕ ਇੱਕ ਕਈ ਕੂਲਰਾਂ ਦੇ ਹੂੰ ਸਾਨੂੰ ਨਹੀਂ ਤੁਸੀਂ ਦੇਖੀ ਕਦੀ ਉਹ ਸਾਡੇ ਵਾਲੇ ਕੂਲਰ ਦੇ ਨਹੀਂ ਭਾਜੀ ਅਸੀਂ ਤਾਂ ਗੇਂਦ ਸਿਰ ਮਾਊਸ ਚੋਂ ਕੱਢ ਕੇ ਖੇਡਦੇ ਹੁੰਦੇ ਜਿਹੜਾ ਕੰਪਿਊਟਰ ਵਾਲਾ ਮਾਊਸ ਆ ਉਹ ਨਹੀਂ ਨਹੀਂ ਭਾਜੀ ਸੀਰੀਅਸ ਗੱਲ ਉਹ ਵਿੱਚ ਪਿੱਛੇ ਇੱਕ ਗੇਂਦ ਜੀ ਵੀ ਰੜਦੀ ਹੁੰਦੀ ਉਹ ਪਤਾ ਨਹੀਂ ਕਾਹਦੀ ਮੈਨੂੰ ਅੱਜ ਤੱਕ ਨਹੀਂ ਸਮਝ ਲੱਗੀ ਉਹ ਉਦਾਂ ਹੀ ਸਿੱਟੀ ਹੋਣੀ ਕਿਸੇ ਸਾਡਿਆਂ ਦੇ ਕੋਲੇ ਚ ਕਿਸੇ ਨੇ ਸਿੜਤੀ ਹੋਣੀ ਭਾਜੀ ਚੱਕਰ ਦਾ ਚੇਤਾ ਨਹੀਂ ਕੀ ਪਤਾ ਕੂਲਰ ਵਾਲੇ ਜਿਹਨੇ ਕੂਲਰ ਵਿੱਚ ਉਹਦੇ ਨਿਆਣੇ ਦੀ ਰਹਿ ਗਈ ਪਰ ਦੋ ਤਰ੍ਹਾਂ ਦੇ ਪੰਪ ਹੁੰਦੇ ਸੀ ਹੈਨਾ ਇੱਕ ਹੁੰਦਾ ਸਮਰਸੀਬਲ ਤਾਂ ਬਾਅਦ ਚ ਪਹਿਲਾਂ ਇੱਕ ਪੱਖੇ ਜਿਹਾ ਵਾਲਾ ਹੁੰਦਾ ਉਹਨੇ ਹੈਨਾ ਪਹਿਲਾਂ ਬਲੌਕ ਹੋ ਜਾਣਾ ਫਿਰ ਪਾਣੀ ਨਹੀਂ ਆਉਣਾ ਭਰਾਵਾ ਫਿਰ ਜੋ ਉਹਨੂੰ ਸਾਫ਼ ਕਰਨ ਲੱਗਣਾ ਹੈਨਾ ਹੌਲੀ ਹੌਲੀ ਸਮਰਸੀਬਲ ਆ ਗਿਆ ਕਈ ਵਾਰੀ ਭਾਜੀ ਜਦੋਂ ਨਲਕਾ ਪਾਣੀ ਨਹੀਂ ਛੱਡ ਦਿੰਦਾ ਹੈਨਾ ਹਾਂ ਜਿੱਦਾਂ ਛੱਡ ਜਾਂਦੇ ਤੇ ਉਹਦੇ ਮੋਰੇ ਦਾ ਜਿਹੜਾ ਬੋਕੀ ਦੇ ਮੋਰੇ ਦਾ ਹੱਥ ਜਿਹੜਾ ਕਿਧਰ ਪੰਪ ਮਰੀ ਜਾਣੇ ਉਹ ਵੈਕਿਊਮ ਬਣਾਉਂਦੇ ਸੀ ਹਾਂ ਉਹ ਵੈਕਿਊਮ ਬਣਦਾ ਉਹਨਾਂ ਹਾਂ ਜੇ ਤੁਸੀਂ ਦੇਖਿਓ ਹੱਥ ਰੱਖ ਕੇ ਜਦੋਂ ਤੁਸੀਂ ਪੰਪ ਮਾਰੋਗੇ ਨਾ ਤੁਹਾਡੇ ਹੱਥ ਜਿੱਦਾਂ ਖਿੱਚ ਹੋਊਗਾ ਵੈਕਿਊਮ ਬਣਦਾ ਉਹਦੇ ਵਿੱਚ ਜਿੰਨਾ ਕਿ ਕਈ ਵਾਰੀ ਪਾਣੀ ਆ ਜਾਂਦਾ ਸੀਗਾ ਹੈਨਾ ਬਿਲਕੁਲ ਬਿਲਕੁਲ ਪਰ ਹੁਣ ਕਿੱਥੇ ਤੇ ਭਾਜੀ ਤੁਸੀਂ ਉਹ ਦੇਖ ਲਓ ਵੀ ਜਿਹੜੀਆਂ ਮੋਟਰਾਂ ਹੁੰਦੀਆਂ ਪਹਿਲਾਂ ਖੂਹੀਆਂ ਹੁੰਦੀਆਂ ਹੈ ਨਾ ਖੂਹੀਆਂ ਮਸੀ ਪਹਿਲਾਂ 50 ਫੁੱਟ ਜਾਂ 60 ਫੁੱਟ ਤੇ ਹੁੰਦੀਆਂ ਬਈ 100 ਤੇ ਚਲ ਗਈਆਂ ਜੀ ਖੂਹੀਆਂ ਹਣਾ ਉੱਥੇ ਥੱਲੇ ਜਾ ਕੇ ਮੋਟਰ ਲਾਈ ਹੁੰਦੀ ਉਹਨਾਂ ਦੀ ਲੂਬੀ ਦੀ ਜਾਂ ਤਾਂ ਆਪਣਾ ਕਲਸੀ ਦੀ ਕਲਸੀ ਪੰਪ ਹਾਂਜੀ ਤੇ ਮੁੜ ਕੇ ਫੇ ਪਾਈ ਸਮਰਸੀਬਲ ਹੁੰਦੇ ਲੋ ਵੀ ਪਾਣੀ ਕੋਈ ਕਹਿੰਦਾ ਜੀ ਸਾਡਾ 250 ਫੁੱਟ ਤੇ ਆ ਹੁਣ ਤੇ 250 ਫੁੱਟ ਤੇ ਤਾਂ ਮੈਨੂੰ ਪਤਾ 2000 ਚ ਸੀ ਸਾਡਾ ਇਸ ਸਾਲ 350 ਹੋ ਗਿਆ ਸਾਡੇ ਘਰ ਵਾਹ ਜੀ ਵਾਹ ਹੁਣੇ ਹੁਣੇ ਸਾਡੇ ਤਾਂ 4-400 ਫੁੱਟ ਭਾਈ ਸਾਡੇ ਪਹੁੰਚੇ ਹਾਂ ਬਿਲਕੁਲ 400 450 ਹੁਣ ਯਾਰ ਦੇਖੋ ਪੰਜਾਬ ਦਾ ਜਿਹੜਾ 75% ਪਾਣੀ ਆ ਉਹ ਤਾਂ ਆਪਾਂ ਦਾਨ ਚ ਦੇਈ ਜਾਂਦੇ ਹਨਾ 25% ਰਹਿ ਗਿਆ ਉਹਦੇ ਨਾਲ ਹੁਣ ਨਹਿਰੀ ਸਿੰਚਾਈ ਤਾਂ ਹੋਣੀ ਨਹੀਂ ਹੈਨਾ ਫਿਰ ਲੋਕੀ ਜ਼ਮੀਨ ਚੋਂ ਹੀ ਪਾਣੀ ਕੱਢਣਾ ਹੁਣ ਕੀ ਕਰਨਾ ਹੈਨਾ ਮਤਲਬ ਤੁਸੀਂ ਵੀ ਐਮਐਚ1 ਵਾਲੀ ਐਡ ਦੇਖੀ ਆ ਨਹੀਂ ਨਹੀਂ ਮੈਂ ਉਦਾਂ ਗੱਲ ਕਰਦਾ ਫੈਕਟ ਹੈ ਯਾਰ ਇਹ ਹਾਂ ਹੈਨਾ ਉਹ ਬਿਲਕੁਲ ਭਾਜੀ ਸਾਡੇ ਨਾ ਪਿੰਡਾਂ ਵਿੱਚ ਹੀ ਆਪਣਾ ਇੱਕ ਜਿਹੜੇ ਹੁਣ ਦੁਆਬੇ ਏਰੀਆ ਦੇ ਉਹਨਾਂ ਨੂੰ ਬਹੁਤੇ ਨੂੰ ਪਤਾ ਹੋਣਾ ਆਪਣੇ ਵਿੱਚੋਂ ਕੋਟ ਤੋਂ ਇੱਕ ਨਹਿਰ ਆਉਂਦੀ ਉਹ ਜਾਂਦੀ ਆਦਮਪੁਰ ਤੱਕ ਉਹ ਬੇਸ ਦੁਆਬ ਨਹਿਰ ਕਹਿੰਦੇ ਆ ਹਾਂ ਤੁਹਾਨੂੰ ਤੁਹਾਨੂੰ ਵੀ ਸ਼ਾਇਦ ਪਤਾ ਹੀ ਹੋਵੇ ਭਾਜੀ ਆਦਮਪੁਰ ਵਾਲੀ ਨਹਿਰ ਜਿਹੜੀ ਬਿਲਕੁਲ ਸਾਡੇ ਕਿਉਂਕਿ ਉਸੇ ਉਸ ਨਹਿਰ ਤੋਂ ਸਾਡੇ ਪਿੰਡ ਪਾਣੀ ਆਉਂਦਾ ਨਾ ਬਸ ਬਸ ਉਹ ਉਹ ਪਾਣੀ ਤੁਹਾਡਾ ਪਿੰਡ ਲਈ ਜਾਂਦਾ ਭਾਜੀ ਉਹ ਨਹੀਂ ਭਰਾਵਾ ਪਿੰਡ ਦੇ ਲੋਕਾਂ ਨੇ ਕੀ ਕੰਮ ਪੜਿਆ ਜਿਹਨੇ ਮੜ ਜੇ ਕਿਸੇ ਦਾ ਘਰ ਨਾਲ ਲੜਾਈ ਹੋ ਗਈ ਚੰਗਾ ਜੀ ਮੈਂ ਚੱਲਾਂ ਨਹਿਰ ਤੇ ਛਾਲ ਮਾਰ ਉਹਦੇ <laughs> ਲੋਕਾਂ ਦੇ ਨਹਿਰ ਉਹ ਭਰਾਵਾ ਉਹ ਕਿਹੜਾ ਬਹੁਤ ਡੁੱਗੀ ਉਹਨੂੰ ਕਹ ਮਾਰ ਦੇ ਜੇ ਛਾਲ ਹੁਣ ਕਿਹੜਾ ਪਾਣੀ ਡੁੱਬ ਲੈਂਦੀ ਐ ਐਡੀ ਗੱਲ ਨਹੀਂ ਬੰਦਾ ਤਾਂ ਡੁੱਬ ਜਾਂਦਾ ਉੱਥੇ ਉਹ ਭਰਾਵਾ ਹੁਣ ਕਿਹੜਾ ਬੰਦਾ ਡੁੱਬਦਾ ਉੱਥੇ ਹੁਣ ਤਾਂ ਹੱਥ ਨਹੀਂ ਡੁੱਬਦਾ ਪੂਰਾ ਨਹੀਂ ਨਹੀਂ ਮੇਰੇ ਪਾਣੀ ਤੂੰ ਤਾਂ ਉਹੀ ਗੱਲਾਂ ਕਰਦੇ ਹੱਥ ਨਹੀਂ ਡੁੱਬਦਾ ਉਣੀ ਉਣੀ ਕਿਤੇ ਚਾਹ ਬਣਾਉਣੀ ਉਹਨੇ ਕਿ ਪਾਣੀ ਦਾ ਭਰਾਵਾ ਪਾਣੀ ਸਾਡੇ ਪਿੰਡ ਤਾਂ 10 ਸਾਲ ਹੋ ਗਿਆ ਮੇਰੇ ਘਰ ਨਾਲ ਪਾਣੀ ਨਹੀਂ ਆਇਆ ਨਹਿਰ ਚ ਨਹੀਂ ਉਹ ਤੁਹਾਡਾ ਭਾਈ ਛੋਟਾ ਸੂਆ ਜਾਂਦਾ ਸਮਝ ਜਿਹੜਾ ਤੁਹਾਡੇ ਪਿੰਡ ਨੂੰ ਹਨਾ ਸਾਡੇ ਉਹ ਉਹ ਜਾਂਦਾ ਸੂਆ ਜਿਹੜੀ ਪਿੱਛੋਂ ਪ੍ਰੋਪਰ ਨਹਿਰ ਆਉਂਦੀ ਹੈ ਨਾ ਉਹ ਬਾਵਾ ਡੂੰਗੀ ਆ ਅੱਛਾ ਸਾਡੇ ਨਹਿਰ ਹੀ ਹੈ ਨਹੀਂ ਠੀਕ ਹੈ ਜੀ ਫਿਰ ਬੰਦੇ ਨੇ ਆਪਣੀ ਘਰ ਵਾਲੀ ਦੇ ਕਿਤੇ ਵੀ ਮੜ ਜਾ ਦੋ ਬੰਦੇ ਨੇ ਪੈਗ ਲਾ ਕੇ ਗਾਲਾਂ ਕੱਢਦੀ ਚੰਗਾ ਜੀ ਚੱਲੀ ਮੈਂ ਨਹਿਰ ਉਹ ਭਾਜੀ ਮੇਰੇ ਨਾ ਜਦੋਂ ਪਹਿਲੀ ਵਾਰੀ ਨਿਊਜ਼ੀਲੈਂਡ ਗਿਆ ਗਿਆ ਸੀ ਵਾਪਸ ਇੰਡੀਆ ਨੂੰ ਹਾਂ ਹਾਂ ਤੇ ਉਹ ਉੱਥੇ ਸਾਡੀ ਨਿੱਕੇ ਨਾਲ ਮੇਰੀ ਹੋ ਗਈ ਮੈਂ ਕਿਹਾ ਖੜ ਜਾ ਜਾਂ ਕੋਈ ਕੁਝ ਕਰੇ ਕੀ ਮੋਟਰਸਾਈਕਲ ਭੰਨ ਦਿੱਤਾ ਕਰੇ ਕੀ ਹੋ ਗਿਆ ਨਾ ਤੇ ਮੈਂ ਤਾਂ ਖਿਜ ਜਾ ਕੇ ਮੈਂ ਕਿਤੇ ਕਦੀ ਰੱਖਤੀ ਹੈ ਨਾ ਉਹਨੇ ਤਾਂ ਛੋਟਾ ਭਰਾ ਬੰਦਾ ਦੌਕ ਉਹ ਤਾਂ ਭਾਈ ਕਹਿੰਦਾ ਮੈਂ ਚੱਲਾਂ <laughs> ਉੱਥੇ ਜਾ ਕੇ ਬੂਝਿਆ ਜਿਵੇਂ ਆ ਹਾਲ ਆ ਵੀ ਲੋ ਇਮੋਸ਼ਨਲ ਬਲੈਕਮੇਲ ਕਰ ਇਮੋਸ਼ਨਲ ਕੋਈ ਪਾਣੀ ਪੂਣੀ ਦਾ ਕੋਈ ਫਾਇਦਾ ਨਹੀਂ ਕਈ ਵਾਰੀ ਉਹ ਤੇ ਨਾ ਲਲੇਰ ਨਹੀਂ ਤਰਦੇ ਆਉਂਦੇ ਹੁੰਦੇ ਸੀ ਜਿਹੜੇ ਨਾਰੀਅਲ ਲੋਕਾਂ ਨੇ ਤਾਰ ਦੇਣੇ ਹਨਾ ਸਹੀ ਗੱਲ ਆ ਭਾਈ ਹੀ ਭਾਜੀ ਮੁੜ ਕੇ ਨਾ ਭੰਨ ਕੇ ਅਗਲੇ ਬੱਸਾਂ 'ਚ ਟਰੇਆਂ 'ਚ ਰੱਖ ਕੇ ਚੜਿਓ ਹੁੰਦੇ ਸਹੀ ਗੱਲ ਹੈ ਕੱਚੀ ਗਰੀ 5 ਰੁਪਏ ਤੇ ਭਾਜੀ ਮੈਂ ਤਾਂ ਹੈਰਾਨ ਹਾਂ ਵੀ ਉਹ ਗਰੀ ਵਾਲੇ ਦਾ ਬੈਲੈਂਸ ਦੇਖੋ ਤੁਸੀਂ ਹਨਾ ਐਨ ਉਹਨੇ ਕਮਲ ਦਾ ਫੁੱਲ ਜਿਹਾ ਬਣਾਇਆ ਹੁੰਦਾ ਹਨਾ ਚਲਦੀ ਬੱਸ ਚੋਂ ਯਾਰ ਦੇਖ ਲਓ ਕਿੱਦਾਂ ਛਾਲ ਮਾਰ ਕੇ ਨਿਕਲ ਜਾਂਦੇ ਹਨਾ ਬਿਲਕੁਲ ਭਾਜੀ ਵੀ ਨਗਰ ਹੀ ਨਹੀਂ ਇਧਰ ਉਧਰ ਹੁੰਦੀ ਪਸੰਦਰ ਦੀ <laughs> ਹਾਂ ਚਲਦੀ ਜੇ ਪਿੱਛੋਂ ਚੜਦਾ ਮੋਰੇ ਉੱਤੋਂ ਦਾ ਹੂੰ ਬਾਕੀ ਚਲੋ ਚਲੋ ਠੀਕ ਹੈ ਤੇ ਹੁਣ ਗੱਲਾਂ ਬਹੁਤ ਹੋ ਗਈਆਂ ਨਾ ਗਾਣਾ ਲਾ ਦਈਏ ਬਲੈਕਮੇਲ ਵੀ ਬਹੁਤ ਹੋ ਗਿਆ ਰਿਕਵੈਸਟ ਆਈ ਹੈ ਆਪਾਂ ਨੂੰ ਬਾਈ Jazzy B Jazzy B and Kuldeep Manak ਨਾ ਹਾਂਜੀ ਸਰੋਜ ਜੀ ਬਹੁਤ ਵਧੀਆ ਗਾਣਾ ਜੀ ਤੇ ਇਹ ਪਲੇ ਕਰਦੇ ਚੱਲਦੇ ਆ ਉਸ ਤੋਂ ਬਾਅਦ ਆਪਾਂ ਗੱਲਾਂ ਬਾਤਾਂ ਇਦਾਂ ਹੀ ਜਾਰੀ ਰੱਖਦੇ ਆ ਜੀ ਤੇ ਹਰਮਨ ਦੀਆਂ ਖੱਟੀਆਂ ਮਿੱਠੀਆਂ ਗੱਲਾਂ ਜ਼ਰੂਰ ਨਾਲ ਦੀ ਨਾਲ ਸੁਣਦੇ ਰਹੇ ਨੇ ਖੱਟੀਆਂ ਮਿੱਠੀਆਂ ਭਾਜੀ ਮੈਂ ਚਾਟ ਮਸਾਲਾ ਪਾ ਕੇ ਵੇਚ ਤੂੰ ਰਵਾ ਕਦੀ ਤਾਂ ਫੋੜਿਆ ਲਾ ਹੋ ਜਾਂਦਾ ਕਦੀ ਤੂੰ ਗਿਰੀਆਂ ਲਾ ਹੋ ਜਾਂਦਾ ਤੇਰਾ ਔਖਾ ਖੱਟੀਆਂ ਮਿੱਠੀਆਂ ਵੀ ਤੇ ਚੜਾ ਚਟਨੀ ਉਹ ਨਹੀਂ ਇੱਕ ਇੱਕ ਖੱਟੀ ਮਿੱਠੀ ਜੀ ਨਹੀਂ ਬੂਟੀ ਜੀ ਉਗਦੀ ਹੁੰਦੀ ਸੀ ਹੈਨਾ ਬੰਦੇ ਨੇ ਉਹੀ ਉਹੀ ਤੋੜ ਤੋੜ ਖਾਈ ਜਾਣੀ ਹੈਨਾ ਖੱਟ ਮਿੱਠੀ ਤੁਹਾਨੂੰ ਮੇਰੀ ਉਹ ਖਾਦੀ ਉਹ ਜੀ ਮੈਨੂੰ ਲੱਗਦਾ ਚਲੋ ਅੱਛਾ ਚਲੋ ਲਾਓ ਗਾਣਾ ਲਾਓ ਗਾਣਾ ਮਮਤਾ Oh. ਮੇਰੀ ਕੌਣ ਕਰ ਲੂ ਆਹਾਹਾ ਸਾਡੀ ਰੀਸ ਕੌਣ ਕਰ ਲਊ ਸਾਨੂੰ ਰੱਬ ਨੇ ਬਣਾਇਆ ਮਹਾਰਾਜਤ ਨਹੀਂ ਬਣਾਇਆ ਜੀ ਲੇਬਰ ਸਾਨੂੰ ਰੱਬ ਨੇ ਬਣਾਇਆ ਡਰਾਈਵਰ ਸਾਡੀ ਰੀਸ ਕੌਣ ਕਰ ਲਊ ਹੈਨਾ ਮਾਣ ਹੀ ਨਹੀਂ ਕੀਤਾ ਕਦੀ ਮਾਣ ਹੀ ਨਹੀਂ ਕੀਤਾ ਇਹਦਾ ਮਤਲਬ ਹਰਮਨ ਫਿਰ ਤੁਹਾਡੀ ਜਿਹੜੀ ਨਹਿਰ ਹੈ ਉਹਨੂੰ ਖੁਦਕੁਸ਼ੀ ਨਹਿਰ ਕਹਿੰਦੇ ਆ ਨਾ ਜਿਹੜੀ ਅੰਮ੍ਰਿਤਸਰ ਹਾਂਜੀ ਭਾਈ ਉਹਨੂੰ ਖੂਨੀ ਨਹਿਰ ਕਿਹਾ ਜਾਂਦਾ ਖੂਨੀ ਨਹਿਰ ਝੂਠ ਆਹ ਸੌਰੀ ਖੁਦਕੁਸ਼ੀ ਹਾਂਜੀ। ਕਹਿਤਾ ਮੈਂ ਖੂਨੀ ਨਹਿਰ ਖੂਨੀ ਨਹਿਰ ਕਹਿੰਦੇ ਆ ਵਾਕਈ ਤੇ ਉਹੀ ਨਹਿਰ ਦਾ ਪਾਣੀ ਜਿਹੜਾ ਸਾਡੇ ਵੱਲ ਨੂੰ ਛੱਡਣਾ ਹੁੰਦਾ ਸੀ ਪਰ ਪਿਛਲੇ 10 ਸਾਲ ਤੋਂ ਦਿਖਿਆ ਨਹੀਂ ਕਿਤੇ ਇੱਕ ਵਾਰੀ ਛੱਡਤਾ ਭਰਾਵਾ ਕਿਸੇ ਨੇ ਲੋਕਾਂ ਨੇ ਨਾ ਨਹਿਰ ਕੱਟੀ ਹੋਈ ਸੀ ਜਿੱਦਾਂ ਕਟਕੁੱਟ ਕੇ ਵਿੱਚੋਂ ਪੱਠੇ ਪੁੱਠੇ ਬੀਜੇ ਨੇ ਪੱਠੇ ਤਾਂ ਨਹੀਂ ਰਾਹ ਕੱਟੇ ਸੀ ਭਰਾਵਾ ਲੋਕਾਂ ਨੇ ਕਿਉਂ ਕਹਿੰਦੇ ਪਾਣੀ ਤਾਂ ਆਉਂਦਾ ਹੀ ਨਹੀਂ ਭਰਾਵਾ ਤਾਂ ਸਾਡੇ ਨਾਲ ਦੇ ਪਿੰਡ ਹੈਗਾ ਸੇਮੀ ਹੈ ਨਾ ਉਹ ਸਾਰਾ ਸਾਰਾ ਹੀ ਰੁੜ ਗਿਆ ਸੀ ਉੱਧਰ ਪਾਣੀ ਪਾਣੀ ਹੋ ਗਿਆ ਸੀ ਇੱਕ ਵਾਰੀ ਤੇ ਪੁਰਾਣੇ ਜ਼ਮਾਨੇ 'ਚ ਇਦਾਂ ਹੁੰਦਾ ਸੀ ਨਾ ਹੜ ਬਹੁਤ ਹੁੰਦੇ ਹੁੰਦੇ ਸੀ ਹੁਣ ਤਾਂ ਜਦੋਂ ਕਿੱਥੇ ਆਉਣੇ ਭਰਾਵਾ ਹੜ ਹੁਣ ਤਾਂ ਪਾਣੀ ਨਹੀਂ ਰਿਹਾ ਉਦਾਂ ਹੀ ਤੇ ਹੜ ਆਉਣੇ ਤਾਂ ਦੁੱਧ ਫਟ ਜਾਣਾ ਹਨ ਭਰਾਵਾ ਇਦਾਂ ਹੋ ਜਾਂਦਾ ਸੀ ਜਦੋਂ ਹੜ ਆਉਣੇ ਤਾਂ ਕੀ ਫਟ ਜਾਣਾ ਦੁੱਧ ਫਟ ਜਾਂਦਾ ਹੁੰਦਾ ਸੀ ਪਤਾ ਨਹੀਂ ਭਰਾਵਾ ਹੜ ਨਾਲ ਹਾਂ ਕਿਉਂਕਿ ਜਿਹੜਾ ਵਾਤਾਵਰਣ ਜਿਹੜਾ ਉਹ ਹੋ ਜਾਂਦਾ ਸੀ ਕਿ ਚੇਂਜ ਹੋ ਜਾਂਦਾ ਸੀ ਵਾਤਾਵਰਨ ਕੁਛ ਇਦਾਂ ਮੇਰੇ ਖਿਆਲ ਨਾਲ ਅੱਛਾ ਜੀ ਹਾਂਜੀ ਹਾਂਜੀ ਹਾਂਜੀ ਚਲੋ ਇਹ ਵੀ ਨਵੀਂ ਗੱਲ ਪਤਾ ਲੱਗੀ ਆ ਭਰਾਵਾ ਹੁੰਦਾ ਸੀ ਮੈਂ ਤਾਂ ਦੋ ਤਿੰਨ ਵਾਰ ਦੇਖਿਆ ਬਾਕੀ ਮੈਨੂੰ ਨਹੀਂ ਨਵੀਆਂ ਗੱਲਾਂ ਹੀ ਪਤਾ ਲੱਗਦਾ ਜਿੱਦਾਂ ਹੁਣ ਤੁਸੀਂ ਮੱਕੀ ਦੇ ਆਟੇ ਤੇ ਗੋਲ ਗੱਪੇ ਖਾ ਲੈ ਉਹ ਤਾਂ ਉਹ ਤਾਂ ਤੁਸੀਂ ਖਾਣੇ ਆ ਕੱਦੂ ਦੇ ਕੱਦੂ ਦੇ ਉਹ ਖਾ ਕੇ ਕੋਫਤੇ ਖਾ ਲੈ ਕੋਫਤੇ ਖਾ ਕੇ ਹੈ ਗੁਲਗੁਲੇ ਨਹੀਂ ਖਾਦੇ ਤੁਸੀਂ ਦੱਸੋ ਨਹੀਂ ਖਾਦੇ ਮਿਲਿਆ ਤੁਹਾਡੇ ਵਾਲ ਗੱਡੀਆਂ ਮਿੱਟੀ ਦੇ ਤੇਲ ਨਾਲ ਚੱਲਦੀਆਂ ਨਾ ਨਾ ਭਾਜੀ ਹਵਾ ਤੇ ਚੱਲ ਜਾ ਚੱਲ ਜਾਂਦੀਆਂ ਅੱਛਾ ਹਵਾ ਮੈਂ ਵਾਲੀਆਂ ਮੈਂ ਘਰੇ ਮੇਰੇ ਟੈਂਕੀ ਮੈਂ ਘਰੇ ਟੈਂਕੀ ਚ ਤਾਂ ਵੀ ਚੱਲ ਪੈਂਦੀ ਮਮਾ ਇਹ ਮੰਗਲ ਪਲੈਨਟ ਤੇ ਰਹਿੰਦੇ ਆ ਮੰਗਲ ਹੀ ਹੋਇਆ ਫੇ ਤਾਂ ਜਿੱਤੇ ਕੱਦੂ ਦੇ ਕੋਪ ਹੋਏ ਮੰਗਲ ਹੀ ਹੋ ਗਿਆ ਮਮਾ ਜਿੱਤੇ ਕੱਦੂ ਦੇ ਕੋਪ ਤੇ ਉਹ ਭਰਾਵਾ ਕੀ ਆ ਲਾਉਣਾ ਭੁੱਲ ਗਿਆ ਸੀ ਕਿੰਨੀ ਰੀ ਕਾਮ ਹੈ ਹੁਣ ਤੂੰ ਜੋ ਮਰਜੀ ਸਫਾਈ ਦਾ ਹੀ ਚੱਲ ਹੈਨਾ ਬਈ ਨਹੀਂ ਹੁਣ ਤਾਂ ਤੁਹਾਨੂੰ ਟੌਪਿਕ ਮਿਲ ਗਿਆ ਸਹੀ ਆ ਵਾਕਈ ਹੁਣ ਤਾਂ ਮਹਾਰਾਜ ਜਾਤਾ ਹੀ ਗੱਲ ਦਾ ਸੀ ਐਨ ਹੁਣ ਤੁਸੀਂ ਕਿਸੇ ਮਰ ਰਹੇ ਵੀ ਆਇਓ ਤਾਂ ਤੁਹਾਨੂੰ ਖਵਾਵਾਂਗੇ ਕੱਦੂ ਦੇ ਤੇ ਠੀਕ ਆ ਭਾਈ ਖਾ ਲੈ ਕੋਈ ਵਾਕਈ ਗੋਗਲੇ ਤੁਸੀਂ ਮੈਨੂੰ ਤੁਸੀਂ ਖਵਾ ਦਿਓ ਹੈ ਮੈਂ ਗੋਗਲੇ ਤੇਰੇ ਬੁੱਕ ਤੇ ਅਟਕ ਕਰ ਗੋਗਲੇ ਜੀ ਖਵਾ ਲਈਏ ਹੈ ਸਾਡੇ ਲਵਾਈ ਬੈਠਾ ਭਾਜੀ ਮਾਈਆਂ ਤਾਂ ਲੱਗਣਾ ਹੀ ਆ ਤੁਹਾਨੂੰ ਵੀ ਨਹੀਂ ਮੈਂ ਜਿਹੜੇ ਖੋਣੇ ਸੀ ਉਹ ਮੈਂ ਖਵਾ ਦਿੱਤੇ ਤੈਨੂੰ ਗੋਗਲੇ ਖਵਾਉਣਾ ਮਾਰਾ ਮੈਂ ਜੀ ਵਿਆਹ ਕਰਾ ਲਵਾਂ ਆਹ ਨਾਲੇ ਮੈਂ ਤਾਂ ਜਿਹਨੂੰ ਖਾਣੇ ਸੀ ਮੈਂ ਖਵਾਤੇ ਭਰਾ ਤੂੰ ਤਾਂ ਖਵਾਤੇ ਹੁਣ ਇੱਧਰ ਰਹਿੰਦਾ ਨਾ ਹਰਮਨ ਭਾਈ ਹਲ ਹਰਮਨ ਖਵਾਊਗਾ ਗੋਗਲੇ ਹਿਸਟਿੰਗ ਜਾਣਾ ਪੈਣਾ ਉਹਨਾਂ ਲਈ ਆਪਾਂ ਨੂੰ ਉਹ ਤਾਂ ਆਪਾਂ ਚੱਲ ਜਾਾਂਗੇ ਕੋਈ ਚੱਕਰ ਹੀ ਨਹੀਂ ਨਹੀਂ ਨਹੀਂ ਤੁਸੀਂ ਉੱਥੇ ਮੂੰਹ ਖੋਲ ਕੇ ਬਹਿ ਜਾਓ ਮੈਂ ਇੱਥੋਂ ਮਾਰੂੰਗਾ ਤੂੰ ਤੂੰ ਬਸ ਵਿਆਹ ਕਰਾਉਣ ਵਾਲਾ ਬਣ ਬਿੱਲਿਆ ਉਹ ਫਿਰ ਉੱਤੇ ਮੂੰਹ ਅਟਲੀ ਮੈਂ ਇੱਥੋਂ ਮਾਰੂੰਗਾ ਠਾ ਸਿੱਧਾ ਮੂੰਹ ਹੀ ਗੁਗਲਾ ਓਏ ਵਾਕਈ ਯਾਰ ਨਹੀਂ ਵਾਕਈ ਭਾਈ ਤੁਹਾਡੇ ਵਿਆਹ ਤੇ ਖਾਣੇ ਗੁਗਲੇ ਸ਼ੱਕਰਪਾਰੇ ਹੁੰਦੇ ਤੁਹਾਡੇ ਨਾਲ ਸ਼ੱਕਰਪਾਰੇ ਹੁੰਦੇ ਉਹ ਗਾਖਲ ਸਾਹਿਬ ਗਾਖਲ ਸਾਹਿਬ ਆ ਗਏ ਜੀ ਜੀ ਆਇਆਂ ਨੂੰ ਗਾਖਲ ਸਾਹਿਬ ਆਜੋ ਬੈਠੋ <laughs> ਭਾਈ ਤੁਹਾਡੇ ਗੋਗਲੇ ਹੁੰਦੇ ਪਿੰਡ ਹਾਂ ਇਹ- ਇਹਨਾਂ ਦੇ ਨਹੀਂ ਹੁੰਦੇ ਇਹਨਾਂ ਦੇ ਕਿੰਦੇ ਆ ਇਹਨਾਂ ਦੇ ਜਿਹੜਾ ਕੋਫਤਾ ਹੁੰਦਾ ਉਹ ਵੀ ਕੱਦੂ ਦੇ ਬਣਦੇ <laughs> ਤੇ ਮੱਕੀ ਦੇ ਆਟੇ ਦੇ ਗੋਲਗੱਪੇ ਲੈ ਆਪਾਂ ਮਸ਼ਹੂਰ ਕਰ ਦੇਣਾ ਮਿੱਟੀ ਦੇ ਤੇਲ ਨਾਲ ਕਾਰਾਂ ਚੱਲਦੀ ਆ ਮਿੱਟੀ ਦੇ ਤੇਲ ਨਾਲ ਕਾਰਾਂ ਚੱਲਦੀਆਂ ਉਹ ਨਹੀਂ ਸੱਚ ਯਾਰ ਹੁਣ ਤੂੰ ਐਵੇਂ ਹਾਸੇ ਮਜ਼ਾਕ ਦੀ ਗੱਲ ਇੱਕ ਪਾਸੇ ਆ ਜਿਹਦਾ ਬੰਬੂ ਕਾਟ ਫਿਲਮ ਆਈ ਸੀ ਨਾ ਉਹਨੇ ਕੈਨੀ ਲਾਤੀ ਤਾਂ ਹੋਰ ਲਾਤਾ ਨਾ ਪਰ ਆਵਾ ਲੋਕਾਂ ਨੇ ਟਰੈਕਟਰ ਐਲਪੀਜੀ ਤੇ ਕਰ ਲੈ ਅੱਛਾ ਮੈਂ ਅੱਜ ਹੀ ਫੋਟੋ ਦੇਖੀ ਐਲਪੀਜੀ ਦਾ ਸਿਲੰਡਰ ਲਾਇਆ ਟਰੈਕਟਰ ਨੂੰ ਤੇਲ ਦੀ ਵੀ ਨਹੀਂ ਲੋੜ ਮੈਂ ਕਿਹਾ ਫਿਰ ਕਹਿਣ ਲੱਗੇ ਬਿੱਲਾ ਐਲਪੀਜੀ ਤੇ ਹੋ ਗਿਆ ਚਲੋ ਭਾਈ ਇੱਕ ਕਾਲਰ ਆ ਕਾਲਰ ਜੁੜਿਆ ਇਹਨਾਂ ਨਾਲ ਗੱਲ ਕਰਦੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਤੁਸੀਂ ਆਨੇ ਰੋ ਜੀ ਯਾਰ ਹਰਮਨ ਨੂੰ ਇੱਕ ਗੱਲ ਪੁੱਛਣੀ ਹੈ ਸੱਚੇ ਸੱਚੇ ਦੱਸੇ ਅੱਛਾ ਜੀ ਵੀ ਇਹ ਕਿਤੇ ਜਿਹੜੇ ਪਿੰਡਾਂ 'ਚ ਭੰਡ ਫਿਰਦੇ ਹੁੰਦੇ ਉਹਨਾਂ ਨਾਲ ਤਾਂ ਨਹੀਂ ਤੂੰ ਸਾਲ ਲਾਏ ਹੋਏ ਨੇ ਲੱਗਦਾ ਨਾ ਜੀ ਇਹ ਚ ਕਲਾ ਜੀ ਬਾਲੀ ਕੁੱਟ-ਕੁੱਟ ਕੇ ਭਰੀ ਹੋਈ ਹੈ ਜੀ ਕੱਲ ਯਾਰ ਗੱਲ ਭੁੰਜੇ ਰੱਖਣ ਨਹੀਂ ਦਿੰਦਾ ਪੂਰਾ ਇਹ ਸਾਨੂੰ ਬੋਲਣ ਨਹੀਂ ਦਿੰਦਾ ਜੀ ਨਾ ਜੀ ਇਹ ਕਿਤੇ ਸਟੂਡੀਓ ਚ ਆ ਗਿਆ ਜੀ ਇਹਨੂੰ ਤਾਂ ਸਾਡੀ ਪੱਟੀ ਪੋਚ ਦੇਣੀ ਹੈ ਇੱਥੇ ਬਾਕੀ ਦੱਸ ਵੀ ਹਰਵਨ ਤੂੰ ਕਿਤੇ ਟ੍ਰੇਨਿੰਗ ਤਾਂ ਨਹੀਂ ਲਈ ਬਾਈ ਆਪਣਾ ਕਾਲਰ ਦੀ ਆਵਾਜ਼ ਘਟ ਆ ਰਹੀ ਆਪਾਂ ਅੱਛਾ ਚਲੋ ਆਹੋ ਇੱਕ ਜਿਹੜੀ ਜਿਹੜੀ ਗੱਲ ਮਤਲਬ ਦੀ ਹੁੰਦੀ ਆ ਉਹ ਸੁਣਦੀ ਹੁੰਦੀ ਘੱਟੇ ਹੁੰਦੀ ਆ ਨਹੀਂ ਉਹ ਕਹਿੰਦੇ ਭਾਜੀ ਕਹਿੰਦੇ ਵੀ ਜਿਹੜਾ ਹੈ ਨਾ ਗੱਲ ਪੁੰਜੇ ਨਹੀਂ ਰੱਖਣ ਦਿੰਦਾ ਵੀ ਇਹਨੇ ਕਿਤੇ ਟ੍ਰੇਨਿੰਗ ਤਾਂ ਨਹੀਂ ਲਈ ਭੰਡਾ ਭੰਡਾ ਤੋਂ ਕਿਸੇ ਤੋਂ ਅੱਛਾ ਅੱਛਾ ਠੀਕ ਹੈ ਠੀਕ ਹੈ ਨਹੀਂ ਭਾਈ ਜ਼ਿੰਦਗੀ ਧੱਕੇ ਛੱਡੇ ਨੇ ਖਾਦੇ ਵੀ ਬਸ ਹੁਣ ਹੱਸਦੇ ਰਹਿਦਾ ਹਰ ਦੇ ਵਿੱਚ ਛਿੱਤਰ ਜਾ ਕੱਠ ਦੇ ਵਿੱਚ ਛਿੱਤਰ ਜਾ ਦੇ ਕੇ ਦੇ ਉਹਦੇ ਨਾਲ ਫੜਾਕ ਦੇ ਕੇ ਕਰੇਲਾ ਇੱਕ ਦੋ ਤਿੰਨ ਚਾਰ ਬਾਜੀ ਜੇ ਆਪਾਂ ਸਟੂਡੀਓ ਤੇ ਬਗੇ ਛਿੱਤਰ ਵੀ ਲੈਣਾ ਨੇ ਇੱਕ ਤਾਂ ਹੀ ਤਾਂ ਇਹਨੂੰ ਸੱਦੀਦਾ ਨਹੀਂ ਜੀ ਇਹਨੂੰ ਫੋਨ ਤੇ ਜੋੜੀਦਾ ਇਹਨਾਂ ਸਾਡੇ ਮਾਰ ਮਾਰ ਕੇ ਸਾਡੇ ਪਾਸੇ ਸੇ ਗੱਲੀ ਮਾਤੀ ਗੱਲੀ ਮਾਤੀ ਵੀ ਜੇ ਗੱਲੀ ਮਾਤੀ ਕਿਸੇ ਨੂੰ ਮਾਰੂਗੀ ਤਾਂ ਸੱਟ ਤਾਂ ਨਹੀਂ ਲੱਗੂ ਸਹੀ ਗਿਆ ਜੀ ਬਾਕੀ ਨਹੀਂ ਭਾਈ ਜੀ ਆਪਾਂ ਤਾੜੀ ਮਾਰ ਕੇ ਖੜਾ ਕਰ ਲਿਆ ਕਰਨ ਭੱਜ ਨਹੀਂ ਕਰਦੇ ਆਈਡੀਆ ਵਧੀਆ ਹਾਂ ਜੀ ਗੱਲ ਵਾਕਈ ਨਹੀਂ ਜੀ ਥੱਲੇ ਲੱਗਣ ਥੈਂਕ ਯੂ ਭਾਜੀ ਅੱਲਾ ਸ਼ੇਰੀ ਦੇਣ ਲਈ ਠੀਕ ਹੈ ਜੀ ਬਹੁਤ ਵਧੀਆ ਜੀ ਓਕੇ ਥੈਂਕ ਯੂ ਜੀ ਅੱਲਾ ਸ਼ੇਰੀ ਨਹੀਂ ਉਹ ਤਾਂ ਗੱਲ ਤਾਂ ਸਹੀ ਹੈ ਯਾਰ ਇਹਨੂੰ ਗੱਲਾਂ ਕਰਦੇ ਨਹੀਂ ਨਹੀਂ ਮੈਂ ਮੈਂ ਕੋਈ ਮੁਕਰਦਾ ਚਲ ਠੀਕ ਆ ਭੰਡ ਕਹਿ ਤਾਂ ਵਧੀਆ ਕੁਛ ਤਾਂ ਬਣੇ ਨਹੀਂ ਨਹੀਂ ਮੈਂ ਇਹ ਕਹਿੰਦਾ ਵੀ ਤੂੰ ਟ੍ਰੇਨਿੰਗ ਲਈ ਹੈ ਕਿ ਤੈਨੂੰ ਇੰਨੀਆਂ ਗੱਲਾਂ ਆਉਂਦੀਆਂ ਕਿੱਦਾਂ ਹੱਦ ਹੋ ਗਈ ਯਾਰ ਇੱਕ ਤਾਂ ਇੱਕ ਤਾਂ ਹਾਸਾ ਮਖੌਲ ਪੈਦਾ ਕਰੀਦਾ ਉੱਪਰੋਂ ਯਾਰ ਠੀਕ ਆ ਫੇ ਅਗਲੀ ਵਾਰ ਤਾਂ ਫੇ ਇਦਾਂ ਹੋਊਗਾ ਲੈ ਲੈ ਲੈ ਲੈ ਨਿਊਜ਼ੀਲੈਂਡ ਸੋਨਾ ਨਿਊਜ਼ੀਲੈਂਡ ਤੁਹਾਡਾ ਬਹੁਤ ਬੈਸਟ ਵਾਲਾ ਲੈ ਲੈ ਲੈ ਗੁੱਸਾ ਕਰ ਗਿਆ ਜੀ ਜੀ ਨਹੀਂ ਗੁੱਸ ਗੁੱਸਾ ਕਰ ਸਰੀ ਭਰਾਵਾ ਮੈਂ ਕਰਦਾ ਨਹੀਂ ਵੈਸੇ ਵੈਸੇ ਜੇ ਆਪਾਂ ਇਹਨੂੰ ਹੈ ਨਾ ਪ੍ਰੋਪਰ ਜਿੱਦਾਂ ਜਿੱਦਾਂ ਕਰਦੇ ਹੁੰਦੇ ਨਾ ਪ੍ਰੋਫੈਸ਼ਨਲ ਉਦਾਂ ਕਰੀਏ ਤਾਂ ਕਿੱਦਾਂ ਦਾ ਹੋਊਗਾ ਰੇਡੀਓ ਆਪਣਾ <laughs> ਹੈ ਕਾਲ ਜੀ ਤੁਹਾਡੇ ਸਵਾਗਤ ਹੈ ਜ਼ੋਨਾ ਨਿਊਜ਼ੀਲੈਂਡ ਰੇਡੀਓ ਦੇ ਵਿੱਚ ਮੈਂ ਜੀ ਤੁਹਾਡਾ ਸਭ ਤੋਂ ਪਹਿਲਾਂ ਚੋਣਵੀਆਂ ਖਬਰ ਹੈ ਅੱਜ <laughs> ਟਾਪੂ ਤੋਂ ਹਿਸਟਿੰਗ ਦਾ ਵਿਕਾਰ ਪੂਰੀ ਤਰ੍ਹਾਂ ਬੰਦ ਰਹੀ ਸਾਰਾ ਕਾਰਜਕ੍ਰਮ ਠੱਪ ਰਿਹਾ ਓਏ ਆਪਣੇ ਤੋਂ ਨਹੀਂ ਕਰ ਹੋਣਾ ਪਰ ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ ਹੋਣ ਵਾਲਾ ਚੌਥਾ ਇੱਕ ਦੇ ਵਿੱਚ ਮੈਚ ਵੀ ਕਰ ਤੇ ਹੁਣ ਖਬਰਾਂ ਵਿਸਥਾਰ ਨਾਲ 뮤직 ਵੀ ਲੱਭਣਾ ਪੈਣਾ ਫਿਰ ਉਹ ਜਿਹੜਾ ਆਕਾਸ਼ਵਾਣੀ ਵਾਲਾ ਨਹੀਂ ਹੁੰਦਾ ਸੀ ਆਹੋ ਸੁਣ ਨਹੀਂ ਨਹੀਂ ਭਾਈ ਉਹ ਜਿਹੜਾ ਦੂਰਦਰਸ਼ਨ ਤੇ ਨਹੀਂ ਤੜਾਗੀ ਜੀ ਘੁੰਮਦੀ ਹੁੰਦੀ ਉਹ ਨਹੀਂ ਜਦੋਂ ਯਾਦ ਹੈ ਜਦੋਂ ਪੁਰਾਣੇ ਜ਼ਮਾਨੇ ਚ 5 5 ਕਿ 6 ਵਜੇ ਨੇ ਰੇਡੀਓ ਚੱਲਣਾ ਮੈਂ ਪਿੰਡਾਂ ਚ ਟੀਵੀ ਤਾਂ ਨਹੀਂ ਹੁੰਦੇ ਸੀ ਉਦੋਂ ਇੱਕ ਸ਼ਬਦ ਵੱਜਦਾ ਹੁੰਦਾ ਸੀ ਪਤਾ ਨਹੀਂ ਇੱਕ ਵੱਜਦਾ ਹੁੰਦਾ ਸੀ ਉਹ ਸੁਣ ਵਰਡ ਪਾ ਹਾਂਜੀ ਹਾਂਜੀ ਕਿਉਂਕਿ ਆਪਾਂ ਰੇਡੀਓ ਚਲਾਉਣੇ ਪਹਿਲਾਂ ਉਹ ਚਲਾਵਾਂਗੇ ਨਾਲੇ ਹੁਣ ਸੁਣ ਲੈ ਕਾਸ਼ਵਾਣੀ ਪੂਰੇ 5 ਵਜੇ ਭਾਈ ਲੱਗ ਜਾਂਦਾ ਹੁੰਦਾ ਨਾ ਮੁੜ ਕੇ ਮੈਂ ਦਰਬਾਰ ਸਾਹਿਬ ਤੋਂ ਜਿੱਦਾਂ ਪ੍ਰਸਾਰਣ ਹੁੰਦਾ ਜੀ ਨਾ ਮੈਨੂੰ ਲੱਗਦਾ ਕੀਰਤਨ ਕਰਦਾ ਉਦੋਂ ਭਰਾਵਾ ਜਲੰਧਰ ਹੁੰਦੇ ਸੀ ਨਾ ਕਾਸ਼ ਉਹ ਮੈਨੂੰ ਭੰਡਾ ਦੀ ਗੱਲ ਤੇ ਚੇਤੇ ਆ ਗਈ ਫੋਨ ਸੋਣਾ ਕਿ ਮੈਂ ਭੰਡਾ ਦਾ ਪ੍ਰੋਗਰਾਮ ਦੇਦਾ ਸੀ ਉਹ ਕਹਿੰਦਾ ਵੀ ਇੱਕ ਭੰਡ ਕਰੇ ਦੂਰੇ ਭੰਡ ਨੂੰ ਕਿਤੇ ਸ਼ਹਿਰ ਲੈ ਗਿਆ ਨਾ ਕਹਿੰਦਾ ਉੱਥੇ ਕਹਿੰਦਾ ਇਹਨੂੰ ਮੈਂ ਵਿਆਹ ਲੈ ਗਿਆ ਹੂੰ ਕਹਿੰਦਾ ਜੀ ਅੱਛਾ ਕਹਿੰਦਾ ਉੱਥੇ ਕਹਿੰਦਾ ਇਹ ਭੁੱਖ ਦਾ ਭੁੱਲ ਕਹਿੰਦਾ 15 ਨਾਨ ਖਾ ਗਿਆ ਭੁੱਖ ਜੀ ਕਹਿੰਦਾ ਕਹਿੰਦਾ 15 ਨਾਲ ਖਾ ਗਿਆ ਕਹਿੰਦਾ ਸਵੇਰੇ ਕਹਿੰਦਾ ਤੌੜ 'ਚ ਬੈਠਾ ਕਹਿੰਦਾ ਮੈਨੂੰ ਬਹੁਤ ਜ਼ਿਆਦਾ ਜਾਨ ਕੱਢ ਲੈ ਜਾਨ ਨਾ ਵਾਕਈ ਇਦਾਂ ਹੀ ਹੁੰਦਾ ਭਰਾਵਾ ਪਰ ਅਕਸਰ ਇਹ ਆਪਣਾ ਵੀ ਉਹੀ ਹਾਲ ਹੈ ਨਾ ਆਪਾਂ ਕਿਸੇ ਦੇ ਵਿਆਹ ਤੇ ਚੱਲ ਜਾਂਦੇ ਆ ਹੈਨਾ ਸ਼ਗਨ ਪਾਉਣਾ ਹੁੰਦਾ 500 ਆਪਾਂ ਜਾਂ 100 ਪਾਉਣਾ ਹੁੰਦਾ ਹੈਨਾ ਤੇ ਖਾਣਾ ਆਪਾਂ ਉਸ ਹਿਸਾਬ ਨਾਲ ਕਰਨਾ ਹੈ 500 ਖਾਚਿਆ ਆ ਵੀ ਖਾਣਾ ਹੁਣ ਤਾਂ ਮੈਂ ਆ ਵੀ ਖਾਣਾ ਹੈ ਨਾ ਦੇ ਬਸ ਆਉਣ ਦਿਓ ਫੇ ਤਾਂ ਹਰੇਕ ਆਈਟਮ ਟੇਸਟ ਕਰਨੀ ਹੁੰਦੀ 500 ਦਿੱਤਾ ਕਈ ਤਾਂ ਭਾਈ ਨਿਆਣਿਆਂ ਨੂੰ ਸਿਖਾ ਕੇ ਜਾਂਦੇ ਵੀ ਜ਼ਿਆਦਾ ਖਾਣੀ ਬਸ ਠੰਡਿਆ ਜ਼ੋਰ ਦੇ ਚੱਕੀ ਜਾਓ ਜੋ ਹੱਥ ਠੰਡਾ ਇੱਥੇ ਪੀ ਲਓ ਇੱਥੇ ਥੋੜਾ ਥੋੜਾ ਪੀ ਲਓ ਮੁੜ ਕੇ ਨਹੀਂ ਕਿਤੇ ਬਾਜ਼ਾਰ ਗਿਆ ਨਾ ਲੈ ਕੇ ਬਾਜ਼ਾਰ ਗਿਆ ਬੱਚਾ ਕਹਿੰਦਾ ਮੰਮੀ ਕੁਲਫੀ ਲੈਣੀ ਹੈ ਕੱਲ ਨੂੰ ਵਿਆਹ ਆ ਉੱਥੇ ਗੱਲ ਹੀ ਸਾਰੇ ਫਿਰ ਲਾਣ ਲਸ਼ਕਰ ਲੈ ਕੇ ਤਾਂ ਉੱਥੇ ਪਹੁੰਚੇ ਹੁੰਦੇ ਵੀ ਆਪਾਂ ਹਨਾ ਕਾਰਡ ਇੱਕ ਬੰਦੇ ਨੂੰ ਭਾਵੇਂ ਮੇਰੇ ਵਰਗਾ ਨਾ ਉੱਥੇ ਜਿਹੜਾ ਆਪਣਾ ਮੋਰੇ ਕੈਬਨਟ ਜਿਹਾ ਨਹੀਂ ਪਿਆ ਹੁੰਦਾ ਜਿਹੜੇ ਠੰਡੇ ਠੰਡੇ ਜਿਹੇ ਨਹੀਂ ਰੱਖਿਆ ਹੁੰਦਾ <laughs> ਇੰਡੀਆ ਤੇ ਉਹਦੇ ਤੇ ਦਾ ਹੱਥੇ ਲਾ ਕੇ ਠੰਡੇ ਜਿਹੇ ਹੱਥੇ ਠੰਡੇ ਕਰਕੇ ਗਾਹ ਨਿਕਲ ਜਾਂਦਾ ਵਾਕਈ ਵਾਕਈ ਬਸ ਫਿਰ ਗਾਹ ਵੇਚਦੇ ਹੋ ਜਾਂਦਾ ਵੀ ਚੱਲ ਕੇ ਦਿਖਾਵਾਂਗੇ ਜੀ ਜਾਂ ਜਾਂ ਮੇਰੇ ਵਰਗਾ ਉੱਥੇ ਖੜਾ ਹੁੰਦਾ ਨਾ ਤੇ ਠੰਡਾ ਪੀਂਦਾ ਹੁੰਦਾ ਤੇ ਨਾਲ ਆ ਕੇ ਕਹਿੰਦਾ ਭਾਜੀ ਇਹਨੇ ਪੀ ਕੇ ਸੱਚੀ ਡਕਾਰ ਹੁੰਦੇ ਕੀ ਗੱਲਾਂ ਹੀ ਆ ਨਾਲੇ ਨੀਂਦ ਭਾਈ ਉੱਥੇ ਮੇਰੇ ਵਰਗਾ ਰਸ ਪੀਂਦਾ ਹੁੰਦਾ ਨਾ ਤੂੰ ਕਹੂੰਗਾ ਜੀ ਰਸ ਵਾਲਾ ਕੋ ਬਰਫ ਪਾ ਦੇਣਾ ਮੈਂ ਕਹਿੰਦਾ ਬਰਫ ਨਾ ਪਾਇਓ ਭਾਜੀ ਮੇਰੇ ਘਰ ਜਾਣਾ ਜਿੱਦਾਂ ਆਪਾਂ ਇੱਥੇ ਕੈਪਸਿਕਮ ਨੂੰ ਦੇਖ ਕੇ ਕਹੀਦਾ ਉਹ ਨਹੀਂ ਵਾਕਈ ਗੱਲ ਤਾਂ ਸਹੀ ਆ ਖਾਵਾਂਗੇ ਨਹੀਂ ਜਦੋਂ ਜੂਸ ਨਹੀਂ ਪੀਣ ਜਾਣਾ ਆਪਾਂ ਰੇੜੀ ਦੇ ਉੱਤੇ ਹਨਾ ਤੇ ਉੱਤੇ ਭਾਈ ਨਿਕਣਾ ਹਾ ਹਾਂ ਕਿਦਾਂ ਮਿੱਠਾ ਪਾ ਦਵਾ ਨਾ ਭਾਈ ਮਿੱਠਾ ਵੀ ਨਾ ਪਾਈਂਦਾ ਬਰਫ ਵੀ ਨਾ ਪਾਈ ਹਨਾ ਪਾਵਾਂ ਇੰਨਾ ਖੱਟਾ ਹੋਵੇ ਉਹ ਵੀ ਪੀ ਉਹ ਵੀ ਪੀ ਜਾਣਾ ਉਹ ਤਸੱਲੀ ਹੁੰਦੀ ਵੀ ਪਿਓਰ ਆ ਮਿਲਾਵਟ ਨਹੀਂ ਇੱਥੇ ਇੱਥੇ ਵੀ ਉਹੀ ਆਲਾ ਜਿੱਦਾਂ ਕੈਪਸਿਕਮ ਦੇਖੀਦਾ ਨਹੀਂ ਖਾਈਦੇ ਨਾ ਹਾਂ ਗੋਲ ਗੱਪੇ ਖਾ ਕੇ ਆਈ ਆ ਮੜ ਦੀ ਚਟਣੀ ਤਾਂ ਪਾ ਦੇ ਵਿੱਚ ਮਿੱਠੀ ਪਾ ਦੇ ਬਾਅਦ ਭਾਈ ਪਾਪੜੀ ਤਾਂ ਦਈ ਇੱਕ ਸੁੱਕਾ ਸੁੱਕਾ ਸੁੱਕਾ ਦੇ ਸੁੱਕੀ ਪਾਪੜੀ ਬਾਕੀ ਯਾਰ ਯਾਰ ਚੰਗਾ ਮੇਰਾ ਆਪਣਾ ਢਿੱਡ ਦੁਖਦਾ ਪਿਆ ਉਹ ਗਾਣਾ ਲਾ ਦੀ ਹੋ ਗਿਆ ਯਾਰ ਡਰਾਮਾ ਯਾਰ ਗਾਣਾ ਲਾਓ ਗੁੜਗੱਪੇ ਕਹਿ ਕੇ ਮੈਨੂੰ ਵੀ ਪਾਣੀ ਆ ਗਿਆ ਮੂੰਹ ਚ ਭਾਜੀ ਗਾਣਾ ਮੇਰੀ ਫਰਮਾਇਸ਼ ਦਾ ਲੱਗੂਗਾ ਪਲੀਜ਼ ਲਾਉਣਾ ਇੱਕ ਤੋਂ ਇੱਕ ਤੋਂ ਬਾਅਦ ਹਾਂਜੀ ਜਰੂਰ ਜੀ ਭਾਜੀ ਨਹੀਂ ਮੇਰੀ ਲੱਗੂਗੀ ਫਰਮਾਇਸ਼ ਯਾਰ ਫੇ ਲੱਭਣਾ ਪੈਣਾ ਨਹੀਂ ਨਹੀਂ ਨਹੀਂ ਨਹੀਂ ਔਖਾ ਆਪਾਂ ਲਾਉਣਾ ਨਹੀਂ ਆਪਾਂ ਲਾਉਣਾ ਦੁਰਗੇ ਰੰਗੀਲੇ ਦਾ ਕਾਲੀ ਗਾਣੀ ਮਿੱਤਰਾਂ ਦੀ ਔਖਾ ਤਾਂ ਲਾਉਣਾ ਹੀ ਨਹੀਂ ਔਖਾ ਲਾਉਣਾ ਹੀ ਨਹੀਂ ਔਖਾ ਤਾਂ ਲਾਉਣਾ ਹੀ ਨਹੀਂ ਔਖਾ ਤਾਂ ਲਾਉਣਾ ਹੈ ਨਹੀਂ ਚਲੋ ਨਾ ਜਰ ਮੈਂ ਆਪ ਪਲੇ ਕਰਦਾ ਨਹੀਂ ਬਿਲਕੁਲ ਦੁਰਗਾ ਰੰਗੀਲਾ ਵੀ ਭਰਾਵਾ ਆਪਣੇ ਟਾਈਮ ਦਾ ਸੀਗਾ ਹੈਨਾ ਬੰਦਾ ਹੁਣ ਦੇਖ ਲਓ ਹੁਣ ਹੁਣ ਪਤਾ ਨਹੀਂ ਇੱਟ ਚੁੱਕੋ ਤਾਂ ਸਿੰਗਰ ਆ ਹੈਨਾ ਪਤਾ ਹੀ ਨਹੀਂ ਲੱਗਦਾ ਕਈਆਂ ਦਾ ਤਾਂ ਕੋਈ ਗੱਲ ਅੱਜ ਕੱਲ ਭਾਈ ਜਾਲੀ ਬਹੁਤ ਚੱਲੇ ਮੁਰਗਾ ਰੰਗੀਲਾ ਜੇ <laughs> ਪਤਾ ਨਹੀਂ ਕਿਹਾ ਇੱਕ ਨਕਲ ਕਰਨ ਦਾ ਬਹੁਤ ਰਿਵਾਜ ਚੱਲ ਗਿਆ ਨਾ ਵੀ ਉਹਦਾ ਉਹਦਾ ਹੇਅਰ ਸਟਾਈਲ ਇਦਾਂ ਦਾ ਮੈਂ ਵੀ ਉਦਾਂ ਦਾ ਬਣਾ ਕੇ ਆਜਮਾ ਹਨਾ ਵੀ ਸ਼ਾਇਦ ਮੈਂ ਵੀ ਚੱਲ ਜਾਊਂਗਾ ਚਲੋ ਚਲੋ ਲੱਭ ਗਿਆ ਤੁਹਾਡਾ ਗਾਣਾ ਵਾਹ ਜੀ ਵਾਹ ਲਓ ਜੀ ਫੇ ਹਰਮਨ ਪਰਮਾਰ ਦੀ ਫਰਮਾਇਸ਼ ਦੇ ਉੱਤੇ ਤੁਰ ਕੇ ਰੰਗੀਲੇ ਬਿਲਕੁਲ ਜਾ ਸੁੱਖਾ ਮੱਥੇ ਟੇਕੇ ਵੀ ਬਥੇਰੇ ਨੰਗੇ ਪੈਰੀ ਜਾਂਦੀ ਗੁਰੂ ਘਰ ਮੈਂ ਸਵੇਰੇ ਹਾਈਵੇ ਸੁੱਖ ਦੀਆਂ ਸੁੱਖਾ ਮੱਥੇ ਟੇਕੇ ਵੀ ਬਥੇਰੇ ਅੱਜ 7 ਸਾਲ ਹੋ ਗਏ ਆ ਪਿਆਰ ਨੂੰ 7 ਸਾਲ ਹੋ ਗਏ ਆ ਪਿਆਰ ਨੂੰ ਜਾਨ ਜਾਂਦੀ ਜਾਵੇ ਤੈਨੂੰ ਨਹੀਂ ਖੋਣਾ ਜਾਨ ਜਾਂਦੀ ਜਾਵੇ ਤੈਨੂੰ ਨਹੀਂ ਖੋਣਾ ਬੇਬੇ ਮਨ ਦੀ ਨਾ ਮੇਰੀ ਸੁਣ ਸੋਹਣਿਆ ਜੇ ਮੈਂ ਤੇਰੇ ਨਾਲ ਜਾ ਤੇਰੇ ਸੁਣ ਸੋਹਣਿਆ ਜੇ ਮੈਂ ਤੇਰੇ ਨਾਲ ਜਾ ਕੇ ਨਿਭਾਉਣਾ ਕੀਤਾ ਏ ਗੁਨਾਹਾਨੀਆਂ ਹੌਲੀ ਹੌਲੀ ਲਵਾਂਗੇ ਬਨਾਹਾਨੀਆਂ ਨੇ ਲਓ ਕਿਵੇਂ ਨਜ਼ਰਾਂ ਮਿਲਾ ਹਣੀਆਂ ਲਓ ਕਿਵੇਂ ਨਜ਼ਰਾਂ ਮਿਲਾ ਹਣੀਆਂ ਤੇਰੇ ਨਾਲ ਖੜੀ ਪਿੱਛੇ ਨਹੀਂ ਉਹ ਹਟਦੀ ਨਾਲ ਖੜੀ ਪਿੱਛੇ ਨਹੀਂ ਉਹ ਹਟਦੀ ਅਜ਼ਮਾ ਲਈ ਭਾਵੇਂ ਜਦੋਂ ਅਜ਼ਮਾਣਾ ਅਜ਼ਮਾ ਲਈ ਭਾਵੇਂ ਜਦੋਂ ਅਜ਼ਮਾਣਾ ਬੇਬੇ ਮੰਨਦੀ ਨਾ ਮੇਰੀ ਸੁਣ ਸੋਹਣਿਆ ਜੇ ਮੈਂ ਤੇਰੇ ਨਾਲ ਜਾ ਕੇ ਨਿਭਾਉਣਾ ਬੇਬੇ ਮੰਨਦੀ ਨਾ ਮੇਰੀ ਸੁਣ ਸੋਹਣਿਆ ਜੇ ਮੈਂ நான் யார் கிடைப்போனா ਛੋਟੀ ਜਿਹੀ ਗੱਲ ਉੱਤੇ ਐਵੇਂ ਰੁੱਸਣਾ ਜੋ ਸੋਚਦੇ ਮੈਂ ਹੁਣ ਦੇਣਾ ਕੁਛ ਨਾ ਤੂੰ ਚੂਜ਼ ਕਰ ਕਿਹੜੇ ਰੰਗ ਦਾ ਤੂੰ ਪਾਉਣਾ ਲਹਿੰਗਾ ਚਿੰਤਾ ਨਾ ਕਰ ਜਦੋਂ ਕਿਹਾ ਮੈਂ ਹੈਗਾ ਨਾਲੇ ਕਰਦੇ ਤੇਰੇ ਦਾ ਤੇਰੀ ਖੁਸ਼ੀ ਬਸ ਚਾਹੁੰਦੇ ਨੇ ਤਾਈਓ ਤੇਰੇ ਉੱਤੇ ਥੋੜਾ ਥੋੜਾ ਜ਼ੋਰ ਪਾਉਂਦੇ ਨਹੀਂ ਮੈਂ ਇੰਨਾ ਵੀ ਨਹੀਂ ਮਾੜਾ ਮੈਨੂੰ ਮਿਲਤਾ ਲੈਣ ਦੇ ਮੁੰਡਾ ਠੀਕ ਆ ਆਪੇ ਗੱਲ ਉਹ ਕਹਿਣਗੇ ਜੇ ਅਖੀਰ ਨੂੰ ਨਿਕਲਿਆ ਕੋਈ ਬਿੱਲੋ ਹੱਲ ਫਿਰ ਕੱਢ ਕੇ ਮੈਂ ਲੈ ਜੂ ਐਡੀ ਵੀ ਨਹੀਂ ਗੱਲ ਐਡੀ ਵੀ ਨਹੀਂ ਗੱਲ ਐਡੀ ਵੀ ਨਹੀਂ ਗੱਲ ਮੈਂ ਜੋੜਾ ਤੇਰੇ ਹੱਥ ਕੁਝ ਕਰਦੀ ਪਵੇ ਕਰਨੀ ਤੂੰ ਛੱਡ ਦੇ ਵਾਰਾ ਗਏ ਕਰਦੀ ਕਰਨੀ ਤੂੰ ਛੱਡ ਦੇ ਵਾਰਾ ਗਏ ਜੇ ਤੋਰ ਦਿੱਤਾ ਮੈਨੂੰ ਕਿਤੇ ਹੋਰ ਨਾਲ ਵੇ ਕਹੇਗਾ ਕੁੜੀ ਧੋਖਾ ਕਰੀ ਗਈ ਯਾਰਾਂ ਨੂੰ ਕਹੇਗਾ ਕੁੜੀ ਧੋਖਾ ਕਰੀ ਗਈ ਮੈਂ ਸੁਣਿਆ ਵੀਰੇ ਨੂੰ ਡੈਡ ਕਹਿੰਦੇ ਸੀ ਸੁਣਿਆ ਵੀਰੇ ਨੂੰ ਡੈਡ ਕਹਿੰਦੇ ਸੀ ਮੈਂ ਗੱਲ ਬਾਹਰ ਵਾਲੇ ਮੁੰਡੇ ਨਾਲ ਚਲਾਉਣਾ ਮੈਂ ਗੱਲ ਬਾਹਰ ਵਾਲੇ ਮੁੰਡੇ ਨਾਲ ਚਲਾਉਣਾ ਬਾਹਰ ਵਾਲੇ ਮੁੰਡੇ ਤੇ ਪਰਵਾ ਆਪ ਨੂੰ ਨਹੀਂ ਲੱਭਦੀ ਅੱਜ ਕੱਲ ਐਵੇਂ ਹੀ ਆ ਬਾਹਰ ਦਾ ਨਾਂ ਹੀ ਹੈ ਨਾ ਭਾਜੀ ਬਿਲਕੁਲ ਨਹੀਂ ਕਮਿਊਨਿਟੀ ਨੋਟਿਸ ਲਾ ਦਿੰਨੇ ਤੇਰੇ ਨਾਂ ਤੇ ਮੈਂ ਤਾਂ ਅੱਗੇ ਇੱਕ ਸੁਣ ਚੁੱਕਿਆ ਰਹਿੰਦੇ ਹਰਮਨ ਭਾਈ ਦੀ ਉਮਰ ਆ ਇਹਨਾਂ ਨੂੰ ਕਹੋ ਆਹੋ ਨਹੀਂ ਪਹਿਲਾਂ ਤਾਂ ਹਰਮਨ ਦਾ ਬਣਦਾ ਮੈਂ ਗੂਗਲੇ ਇਹਦੇ ਵਿਆਹ ਦੇ ਉਮਰ ਮਾਮਾ ਮੈਂ ਬਤਾਖੀਆਂ ਤੇ ਦੁਰਦ 50 ਸਾਲ ਦੇ ਨੌਜਵਾਨ ਲਈ ਉਹ ਦੇਖੋ ਉਮਰ ਆ ਕੇ ਅਗਲੇ ਦਾ ਵੀ ਅਗਲਾ ਚੀਚੇ ਢੋਲੇ ਦੇਖੀ ਜਾਵੇ ਯਾਰ ਢੋਲ ਦੁਨੀਆ ਦੀ ਉਮਰ ਹੀ ਆ ਹੁਣ ਦੱਸ ਮਾਮਾ ਐਦਾਂ ਦੇ ਭਾਈ ਬੰਦੇ ਨੂੰ ਚਾਹੀ ਚੰਗਾ ਭਲਾ ਕੇ ਗੱਡੀ ਲੈ ਕੇ ਆਵੇ ਨਾ ਹਾਂ ਭਾਈ ਮੈਂ ਤਾਂ ਦੱਸਦਾ ਮੇਰਾ ਇੱਥੇ ਕਾੜੀ ਹੈ ਨਾ ਹੂੰ ਤੇ ਉਹ ਮੈਂ ਗੱਡੀ ਲਿਆਂਦੀ ਆਕਲੈਂਡ ਤੋਂ ਇੱਥੇ 3-4 ਸਾਲ ਪਹਿਲਾਂ ਕਾਲੀ ਵੀ ਲੈਂਸਰ ਹੈ ਨਾ ਹੂੰ ਉਹ ਮੈਂ ਕੰਮ ਤੇ ਲੈ ਕੇ ਗਿਆ ਉਹ ਲਾਂਸਰ ਜਿਹੜਾ ਡੱਬਾ ਬਗੇ ਦੇ ਕਹਿੰਦਾ ਯਾਰ ਤਾਂ ਕਾਲਾ ਤੂੰ ਮਾਰਦੀ ਕਾਲਾ ਤੂੰ ਮਾਰਦੀ ਮੇਰਾ ਦਿਲ ਕਰੇ ਵੀ ਮੈਂ ਗੰਗਾ ਦਗਾਰ ਗੱਡੀ ਛੱਟੇ ਮਰ ਕਿਤੇ ਜਾਏਗਾ ਉਹ ਇਦਾਂ ਦੇ ਉਹੀ ਬਹਿਮ ਪਾ ਦਿੰਦੇ ਆ ਲੱਗੇ ਭਾਜੀ ਤੁਹਾਡੀ ਉਮਰ ਆ ਲੈ ਦੱਸ ਹੋਰ ਉਮਰ ਕਦੋਂ ਹੋਣੀ ਆ ਹੋਰ ਤੂੰ ਮਾਮਾ ਚੰਗਾ ਭਰਾਵਾ ਹੋ ਗਈ ਮੇਰੀ ਉਮਰ ਠੀਕ ਨਾ ਹੋਰ ਤੂੰ ਤੂੰ ਇਹ ਨਬਾਲਗਾ ਦੱਸ ਟੀਨੇਜਰ ਆ ਨਾਬਾਲਗ ਤਾਂ ਤੂੰ ਹੀ ਹੈ ਨਹੀਂ <laughs> ਨਹੀਂ ਨਹੀਂ ਅਸੀਂ ਨਾਲੇ ਐਡ ਦੇਣੀ ਹਰਮਨ ਪਰਮਾਰ ਕਪੜੇ ਆਪ ਤੋਂ ਕਿਸ ਕਾ ਲੈਂਦਾ ਹੈ ਉਹ ਸੱਚ ਕਪੜਾ ਦਾ ਭਾਈ ਜੇਤਾ ਆ ਰੋਟੀ ਵੀ ਆਪ ਬਣਾ ਲੈਂਦਾ ਹੈ ਆਪਣੇ ਇੱਕ ਕਾਲਜ ਜੁੜੇ ਸੀ ਉਹ ਕਹਿੰਦੇ ਵੀ ਧੁੱਪ ਬਾਹਰ ਬਹੁਤ ਹੀ ਆ ਯਾਰ ਦੇ ਕਪੜੇ ਜਿਹੜਾ ਲਾ ਲਓ ਰੰਗ ਉੱਡ ਜਾਣਾ ਉਹਨਾਂ ਦਾ ਓਏ ਭਾਜੀ ਉਹ ਰੰਗ ਸਾਡੇ ਪਹਿਲੇ ਹੀ ਉੜੇ ਇੱਕ ਹੋਰ ਕਾਲਰ ਆਏ ਨੇ ਹਾਂਜੀ ਚਲੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਨੇ ਰਹੋ ਜੀ ਹਾਂ ਸਾਡੀ ਹਾਂਜੀ ਆਉਨੇ ਨੇ ਹਾਂਜੀ ਹਾਂਜੀ ਭਾਈ ਜੀ ਇੱਕ ਗਾਣਾ ਲਾਇਓ ਤਾਰੋ ਗੱਡੀਆਂ ਵਾਲੀ ਠੀਕ ਹੈ ਜੀ ਜ਼ਰੂਰ ਲੱਭ ਕੇ ਲਾਉਨੇ ਜੀ ਲਾਇਓ ਲਾਇਓ ਬਹੁਤ ਵਧੀਆ ਓਕੇ ਜੀ ਥੈਂਕ ਯੂ ਜੀ ਥੈਂਕ ਯੂ ਜ਼ਰੂਰ ਲਾਉਨੇ ਜੀ ਬਿਲਕੁਲ ਜੀ ਤਾਰੋ ਗੱਡੀਆਂ ਵਾਲੀ ਜਾਂ ਤੇ ਬਿੱਲਾ ਜੀ ਲੱਭਦੇ ਚਾਹਤੇ ਹੀ ਆਪਾਂ ਐਡ ਦੇ ਦਈਏ ਹਰਮਨ ਦੇ ਵਿਆਹ ਲਈ ਹੈ ਨਾ ਹਾਂ ਲੈ ਲੈ ਕੇ ਐਡਾ ਸਾਡੀ ਤੁਸੀਂ ਆਪਣਾ ਮਜੂਰੀਆ ਦੇ ਕੇ ਵਿਆਹ ਕਰਿਆ ਨਹੀਂ ਚਲੋ ਸਾਡਾ ਤਾਂ ਸਾਡਾ ਤਾਂ ਹੋ ਗਿਆ ਨਾ ਆਟੋਮੈਟਿਕ ਜਿੱਦਾਂ ਪਰ ਜਿਹੜਾ ਨਹੀਂ ਹੁੰਦਾ ਵੀ ਉਹਨੇ ਐਡ ਹੀ ਦੇਣੀ ਪੈਂਦੀ ਨਹੀਂ ਤੁਹਾਡਾ ਆਟੋਮੈਟਿਕ ਹੋ ਗਿਆ ਤੁਹਾਡਾ ਆਟੋਮੈਟਿਕ ਹੋ ਗਿਆ ਮੇਰਾ ਮੈਨੂਅਲ ਹੋਣਾ ਨੇ ਹਰ ਤੇਰੀ ਉਮਰ ਲੱਗਦੀ ਜਾਂਦੀ bro ਮੇਰਾ ਤਾਂ ਟਾਈਮ ਸਿਰ ਹੋ ਗਿਆ ਸੀ ਮੇਰੀ ਨਹੀਂ ਉਮਰ ਲੰਘਦੀ ਜਾਂਦੀ ਤੁਸੀਂ ਆਰਾਮ ਨਾਲ ਬੈਠੋ ਠੀਕ ਆ ਨਹੀਂ ਸਹੀ ਗੱਲ ਆ ਲੰਘਦੀ ਜਾਂਦੀ ਹੁਣ ਬੰਦਾ ਪੀਆਰ ਹੋ ਗਿਆ ਸਾਰਾ ਕੁਝ ਹੋ ਗਿਆ ਹੁਣ ਤਾਂ ਬੰਦੇ ਦੀ ਉਮਰ ਆ ਬਸ ਹੇਸਟਿੰਗ 'ਚ ਰਹਿੰਦੇ ਪੱਕੇ ਮੁੰਡੇ ਲਈ ਰੋਟੀ ਬਣਾਉਣੀ ਜਾਣਦਾ ਕੱਪੜੇ ਧੋਣੇ ਜਾਣਦਾ ਨਹੀਂ ਨਹੀਂ ਰੋਟੀ ਮੈਨੂੰ ਆਪ ਨਹੀਂ ਆਉਂਦੀ ਭਰਾਵਾ ਚੌਲ ਤਾਂ ਬਣਾ ਹੀ ਲਊਗਾ ਨਹੀਂ ਨਹੀਂ ਭਾਜੀ ਮੈਂ ਡਬਲ ਰੋਟੀ ਆ ਇੱਥੇ ਚੌਲ ਹੀ ਚੱਲਦੇ ਭਰਾਵਾ ਚੱਲ ਕੋਈ ਨਾ ਅਗਲੀ ਨੇ ਆਪੇ ਸਿਖਾ ਲੈਣਾ ਤੈਨੂੰ ਦੇਖ ਕੇ ਕਿੱਦਾਂ ਸਿਖਾਉਂਦੀ ਨਾ ਨਹੀਂ ਮੈਂ ਹਾਸਾ ਮਨਾ ਕੇ ਕੋਸੇ ਭਰਾਵਾ ਜਦੋਂ ਡਬਲ ਸ਼ਟ ਕੋਈ ਨਹੀਂ ਮੈਂ ਤੈਨੂੰ ਘੇਰ ਲੈਣਾ ਕਾਕਾ ਕਿਹਦੀ ਗੱਲ ਤੇ ਭਰਾਵਾ ਕੋਈ ਸਿੱਖ ਕੇ ਨਹੀਂ ਆਉਂਦਾ ਆਪੇ ਹੀ ਸਿੱਖ ਜਾਂਦਾ ਆ ਵਿਆਹ ਦੀ ਗੱਲ ਤੇ ਮੇਰੇ ਗੱਲ ਪਈ ਹੈ ਨਾ ਹੁਣ ਮੈਂ ਦਿੱਤੀ ਕੋਪਤਿਆਂ ਦੀ ਗੱਲ ਦਾ ਕੜਾ ਕਰਦਾ ਕੋਪਤਿਆਂ ਦਾ ਕੜਾ ਬਣਾਉਂਦਾ ਤਾਂ ਡਬਲ ਸ਼ਿਫਟ ਲਾ ਕੇ ਦਿੱਤੋ ਭਾਂਡੇ ਵਜਾਏ ਜਾਏ ਨਾ ਪਤਾ ਫੇਰ ਲੱਗਣ ਭਰਾਵਾ ਕੋਈ ਸਿੱਖ ਕੇ ਥੋੜੀ ਹੁੰਦਾ ਪਿੱਛੇ ਕਹਿੰਦਾ ਕਿ ਮਰ ਹੋ ਗਈ ਭਾਈ ਤੁਹਾਡੀ ਭਾਜੀ ਨੂੰ ਖੰਗ ਨਾ ਦੇ ਜਾ ਕਾਲਰ ਆਏ ਇੱਕ ਚਲੋ ਇੱਕ ਕਾਲਰ ਨਾਲ ਗੱਲ ਕਰਦੇ ਨਹੀਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਣੇ ਰਹੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਿਆਹ ਦਾ ਸਾਰਿਆਂ ਦੇ ਹੋਏ ਹੋਣੇ ਤੁਹਾਡੇ ਕਿ ਨਹੀਂ ਨਹੀਂ ਨਹੀਂ <laughs> ਇੱਕ ਦਾ ਹੀ ਹੋਇਆ ਜੀ ਹਲੇ ਤਾਂ ਇੱਕ ਦਾ ਹੀ ਹੋਇਆ ਹਾਂਜੀ ਤੇ ਬਾਕੀ ਦੇ ਜਿਹੜੇ ਬਾਕੀ ਦੇ ਤੁਸੀਂ ਵਿਆਹ ਦੇ ਨਾਂ ਤੋਂ ਖੁਸ਼ ਹੁੰਦੇ ਹੋ ਇਹਦਾ ਕਾਰਨ ਪਤਾ ਕੀ ਹੈ ਹਾਂਜੀ ਕੀ ਹੈ ਭਾਈ ਇੱਕ ਕਿਸੇ ਨੇ ਪੁੱਛਿਆ ਸੀਗਾ ਵਿਆਹ 'ਚ ਬਰਾਤੀਆਂ ਨੂੰ ਹਾਂਜੀ ਕਹਿੰਦਾ ਵੀ ਕਹਿੰਦਾ ਵੀ ਜਿਹੜੇ ਤੁਸੀਂ ਨੱਚਦੇ ਹੋ ਸਾਰੇ ਹੀ ਹਾਂਜੀ ਹਾਂਜੀ ਤੁਹਾਡਾ ਕਾਰਨ ਕੀ ਹੈ ਵੀ ਨੱਚਦੇ ਕਾਹਦੇ ਹੋ ਹਾਂਜੀ ਉਹ ਜਿਹੜੇ ਤਾਂ ਵਿਆਹੇ ਹੋਏ ਸੀਗੇ ਤੁਹਾਡੇ ਵਰਗੇ ਜਿਹੜਾ ਵਿਆਹ ਹੋਇਆ ਕੋਈ ਉਹ ਹਾਂਜੀ ਉਹ ਤਾਂ ਕਹਿੰਦਾ ਵੀ ਮੈਂ ਤਾਂ ਤਾਂ ਨੱਚਦਾ ਵੀ ਮੈਂ ਤਾਂ ਫਸਿਆ ਸੀਗਾ ਇੱਕ ਹੋਰ ਫਸ ਗਿਆ ਭਾਜੀ ਸਹੀ ਗੱਲ ਆ ਵਿਆਹੇ ਬੰਦੇ ਨੂੰ ਇਹ ਰਹਿੰਦਾ ਵੀ ਯਾਰ ਇਹ ਕੁਆਰਾ ਕਿੱਦਾਂ ਘੁੰਮੀ ਜਾਂਦਾ ਇਹਨੂੰ ਵੀ ਟੰਗੋ ਮੈਂ ਤਾਂ ਡੁੱਬਿਆ ਹੀ ਆ ਇਹਨੂੰ ਵੀ ਡੁੱਬੋ ਜਿਹੜੇ ਦੂਜੇ ਸੀ ਉਹ ਕਹਿੰਦੇ ਅਸੀਂ ਇਹ ਕਹਿੰਦੇ ਵੀ ਇਹ ਸਭ ਮੂਰੇ ਫਨ ਵਾਲਿਆ ਜੀ ਕਿ ਨਿਕਲ ਜਾ ਸਾਡੀ ਵਾਰੀ ਆਈ ਓਏ ਓਏ ਮੈਂ ਤੈਨੂੰ ਤਾਂ ਸਿਫਾਰਿਸ਼ ਕਰਦਾ ਵਾਕਈ ਤਾਂ ਇਹ ਤਾਂ ਜੋਰ ਲਾਉਣੇ ਇਹਨੂੰ ਵੀ ਜਿਹੜਾ ਜਿਹੜਾ ਤਾਂ ਹੈਗਾ ਵਿਆਹ ਹੋਇਆ ਉਹ ਤਾਂ ਆਪਣਾ ਦੁਨੀਆ ਕੱਟੋ ਦੂਜੇ ਨੂੰ ਦੂਜੇ ਦਾ ਆਰਾਮ ਕਰੋ ਚੰਗੇ ਰਹੋਗੇ ਗੱਲ ਸਹੀ ਆ ਪਰ ਇਹ ਲੱਡੂ ਇਦਾਂ ਦਾ ਜੀ ਜਿਹੜਾ ਖਾਂਦਾ ਉਹ ਵੀ ਪਛਤਾਉਂਦਾ ਜਿਹੜਾ ਨਹੀਂ ਖਾਂਦਾ ਉਹ ਵੀ ਪਛਤਾਉਂਦਾ ਹੈ ਨਾ ਉਹਨੂੰ ਹੁੰਦਾ ਪਤਾ ਨਹੀਂ ਮੈਂ ਵਿਆਹ ਕਰਾ ਕੇ ਪਤਾ ਨਹੀਂ ਕਿੰਨਾ ਹੋ ਜਾਣਾ ਸੈਟ ਹੈ ਨਾ ਬਾਅਦ ਚ ਪਤਾ ਲੱਗਦਾ ਜਦੋਂ ਭਾਂਡੇ ਭੁੰਡੇ ਮਾਂਜਣੇ ਵੇਂਦੇ ਨਾਲ ਅੱਛਾ ਮਤਲਬ ਮੈਂ ਤਾਂ ਹਾਰਮੋਨ ਸਿਫਾਰਿਸ਼ ਕਰਦਾ ਭਲੇ ਮਾਰਦਾ ਚੰਗਾ ਰਹੇਗਾ ਜਿਵੇਂ ਹੈਗਾ ਵਧੀਆ ਜਿੱਦਾਂ ਹੈਗਾ ਵਧੀਆ ਭਰਾਵਾ ਨਹੀਂ ਵਾਕਈ ਜੀ ਗੱਲ ਤੁਹਾਡੀ ਪੱਕੀ ਆ ਹੁੰਦਾ ਇਦਾਂ ਹੀ ਆ ਜੀ ਬਾਜੀ ਬਹੁਤ ਵਧੀਆ ਲੱਗਦਾ ਜਦੋਂ ਨਾ ਇਦਾਂ ਹਾਸਾ ਜਾਂ ਪੈਂਦਾ ਜਾਂ ਕਾਲਰ ਤੁਹਾਨੂੰ ਗੱਲ ਕਰਕੇ ਆਪਣਾ ਐਕਸਪੀਰੀਅੰਸ ਦੱਸਦੇ ਜਾਂ ਬਹੁਤ ਵਧੀਆ ਫੀਲ ਹੁੰਦਾ ਤੁਸੀਂ ਤਾਂ ਤੁਸੀਂ ਦੇ ਨਾਲ ਦੇ ਨੇ ਪੰਗੜਾ ਤਾਂ ਹੀ ਪੁਣਾ ਵੀ ਚੰਗਾ ਵਧੀਆ ਆ ਗਿਆ ਵੀ ਫਸ ਗਿਆ ਸਾਡੇ ਵਰਗਾ ਮੇਰੇ ਵਰਗਾ ਬਾਜੀ ਉਹ ਇੱਕ ਸੁਣਿਆ ਨਹੀਂ ਵੀ ਕਹਿੰਦੇ ਵੀ ਵਿਆਹ ਤੋਂ ਪਹਿਲਾਂ ਵੀ ਘੋੜੀ ਤੇ ਕਾਹਦੇ ਚੜਾਇਆ ਜਾਂਦਾ ਨਾ ਉਹ ਕਹਿੰਦੇ ਵੀ ਆਖਰੀ ਪੱਕਾ ਹੁੰਦਾ ਭਾਈ ਭੱਜਦਾ ਭੱਜਦਾ ਭੱਜਦਾ ਪੁੱਤ ਜੇ ਭੱਜ ਹੁੰਦਾ ਤਾਂ ਤੇ ਤਾਂ ਉਹ ਕਹਿੰਦੇ ਨਾ ਕਿ ਵੀ ਜਿਹੜੀ ਕੁੜੀ ਆ ਉਹ ਲਾਲ ਜੋੜਾ ਪਾ ਕੇ ਕਿਉਂ ਆਉਂਦੀ ਆ ਉਹ ਵੀ ਖਤਰਾ ਉਹ ਦੱਸਣ ਲਈ ਵੀ ਗੱਲ ਖਤਰਾ ਆ ਬਸ ਸਾਰੀ ਜ਼ਿੰਦਗੀ ਇੱਥੇ ਹੀ ਮੁੜ ਜਾ ਭਾਈ ਚੰਗਾ ਰਹੇਗਾ ਨਹੀਂ ਵਾਕਈ ਜੀ ਨਹੀਂ ਥੈਂਕ ਯੂ ਜੀ ਕਾਲ ਕਰਨ ਲਈ ਬਹੁਤ ਚੰਗਾ ਲੱਗਾ ਜੀ ਲੈ ਵੀ ਹਰਮਨ ਹੁਣ ਤੇਰੀ ਮਰਜ਼ੀ ਆ ਤੂੰ ਸਲਾਹ ਮੰਨਣੀ ਮੰਨ ਨਹੀਂ ਅੱਜ ਅੱਜ ਆਇਆ ਹਰਮਨ ਭਾਈ ਦਾਰ ਥੱਲੇ ਮੇਰੀ ਬਹੁਤ ਕੀਤੀ ਹੈ ਉਹ ਮੈਨੂੰ ਲੱਗਦਾ ਅਗਲੇ ਹਫਤੇ ਮੇਰੀ ਵਾਰੀ ਆ ਜਾਣੀ ਆ ਮੈਂ ਹਿਸਾਬ ਜੇ ਨਾ ਕਰ ਉਹ ਕਹਿੰਦਾ ਨਹੀਂ ਕਹਿੰਦਾ ਵੀ ਕਿਸੇ ਵਿਆਹੇ ਬੰਦੇ ਨੇ ਨਾ ਆਪਣੇ ਕੇ ਆਪਣੇ ਕੁਆਰੀ ਫਰੈਂਡ ਨੂੰ ਬਹੁ ਮਾਰਿਆ ਟੈਕਸ ਹੂੰ ਹੂੰ ਉਹਨੇ ਪੁੱਛਿਆ ਵੀ ਤੂੰ ਕੀ ਕਰਦਾ ਕਹਿੰਦਾ bro just had my dinner with my wife ਹਨਾ ਵੀ ਨਾਓ ਹੈਵਿੰਗ ਸਕੌਚ ਹਨਾ ਸਕੌਚ ਯਾ ਤੇ ਉਹ ਆਹੀ ਆ ਨਾ ਆਪਣੇ ਐਮਪੀ ਭਾਈ ਜੈਮਪੀ ਭਾਈ ਮੈਂ ਹੁਣੇ ਹੀ ਮੈਂ ਆਪਣੇ ਪੰਜਾਬੀ ਚ ਅਨੁਵਾਦ ਕਰਕੇ ਦੱਸਦਾ ਹਾਂ ਉਹ ਕਹਿੰਦਾ ਵੀ ਮੈਂ ਹੁਣੇ ਹੀ ਡਿਨਰ ਕਰਕੇ ਹਟਿਆ ਆਪਣੀ ਵੋਟੀ ਦੇ ਨਾਲ ਤੇ ਨਾਓ ਹੈਵਿੰਗ ਸਕੌਚ ਹਨਾ ਉਹਨੂੰ ਲੱਗਾ ਵੀ ਖਰੇ दारू ਪੀ ਰਿਹਾ ਨਾ ਕਹਿੰਦਾ ਵੀ ਭਾਜੀ ਕਿਹੜੀ ਪੀ ਰਿਹਾ ਇੰਗਲਿਸ਼ ਜਾਂ ਦੇਸੀ ਹਨਾ ਉਹ ਕਹਿੰਦਾ ਵੀਰੇ ਸਕੌਚ ਬਾਈਟ ਜਿਹੜਾ ਭਾਂਡੇ ਨਾਲ ਵਾਲਾ ਸਕੌਚ ਬ੍ਰਾਈਟ ਭਾਜੀ ਭਾਂਡੇ ਮਾਂਜਣ ਵਾਲਾ ਜਿਹੜਾ ਕੂਚਾ ਮੈਂ ਉਹਦੀ ਗੱਲ ਕਰਦਾ ਪਤੀਲਾ ਮਾਂਜ ਰਿਹਾ ਸਬਜ਼ੀ ਵਾਲਾ ਉਹੀ ਤਾਂ ਮੈਂ ਤੈਨੂੰ ਦੱਸ ਰਿਹਾ ਵੀ ਜੇ ਤੈਨੂੰ ਰੋਟੀ ਬਣਾਉਣੀ ਨਹੀਂ ਆਉਂਦੀ ਕੋਈ ਗੱਲ ਨਹੀਂ ਤੇ ਆਪੇ ਸਿੱਖ ਜਾਊਗਾ ਨਹੀਂ ਨਹੀਂ ਭਾਜੀ ਮੈਨੂੰ ਸਭ ਕੁਝ ਆਉਂਦਾ ਬਸ ਬੇਸੇ ਤੇ ਰੋਟੀ ਵੀ ਬਣਾਇਆ ਕਰੂੰ ਭਾਂਡੇ ਵੀ ਮਾਂਜਿਆ ਕਰੂੰਗਾ ਹੋਰ ਹੋਰ ਹੋਰ ਭਾਜੀ ਮੈਨੂੰ ਚਾਹੇ ਜਦੋਂ ਮਰਜ਼ੀ ਤੜਕਾ ਲਵਾ ਲਓ ਤੜਕਾ ਲਵਾ ਲਓ ਮੈਂ ਆਪੇ ਲਾ ਲੂ ਲੈਣਾ ਚਲੋ ਇੱਕ ਕਾਲਰ ਜੁੜਿਆ ਇਹਨਾਂ ਨਾਲ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਨੇ ਰਹੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਦੀਪ ਦਾ ਗਾਣਾ ਪਲੇ ਕਰੋਗੇ ਨਾਲ ਜੀਬੀ ਦੇ ਸੁੱਚਾ ਹਾਂਜੀ ਕਿਹੜਾ ਨਾ? ਸੁੱਚਾ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਜਰੂਰ ਕਿੱਥੋਂ ਕਾਲ ਕਰ ਰਹੇ ਭਾਜੀ ਮੈਲਬਨ ਤੋਂ ਜੀ ਮੈਲਬਨ ਤੋਂ ਥੈਂਕ ਯੂ ਭਾਜੀ ਇਨੀ ਦੂਰੋਂ ਜੁੜੇ ਆ ਸੀ ਜਰੂਰ ਪਲੇ ਕਰਦੇ ਤੁਹਾਡੇ ਲਈ ਜੀ ਜੀ ਤੁਹਾਡੇ ਸ਼ੋਅ ਵਧੀਆ ਨਾ ਪੋਲਿਟਿਕਲ ਜਿਹਾ ਨਹੀਂ ਹੁੰਦਾ ਇੱਥੇ ਡਰਾਮੇ ਜੇ ਘੱਟ ਹੁੰਦੇ ਨਹੀਂ ਤੇ ਇੱਥੇ ਖਾਲਿਸਤਾਨ ਜਿੰਦਾਬਾਦ ਆਮ ਆਦਮੀ ਅਕਾਲੀ ਦਲ ਉਹ ਚੀਜ਼ਾਂ ਜਾਂ ਨਹੀਂ ਜੀ ਨਹੀਂ ਸਾਡਾ ਭਾਜੀ ਜਦੋਂ ਅਸੀਂ ਜਿੱਦਾਂ ਦੇ ਹੈਗੇ ਅਸੀਂ ਉਦਾਂ ਦਾ ਹੀ ਸ਼ੋਅ ਕਰਦੇ ਸਾਡੀ ਕੋਈ ਫਾਰਮੈਲਿਟੀ ਨਹੀਂ ਹੁੰਦੀ ਅਸੀਂ ਕੋਈ ਇਦਾਂ ਦਾ ਏਜੰਡਾ ਨਹੀਂ ਰੱਖਦੇ ਭਾਜੀ ਆਪਾਂ ਉਹ ਬੰਦੇ ਆ ਵੀ ਹਰੇਕ ਵਿਆਹ 'ਚ ਵੜ ਜੀ ਨਾ ਜਾਗੇ ਇੱਕ ਪਾਰਟੀ ਨਾਲ ਨਹੀਂ ਅਸੀਂ ਜੁੜਿਓ ਨਹੀਂ ਜੜਨਾ ਚਲੋ ਠੀਕ ਆ ਮਾੜਾ ਮੋਟਾ ਤਾਂ ਇੰਡੀਆ ਬਾਰੇ ਵੀ ਪਤਾ ਹੋਣਾ ਚਾਹੀਦਾ ਉੱਥੇ ਬਾਰੀ ਕੱਟੜ ਹਾਂਜੀ ਸੀਗੀ ਕਿਉਂਕਿ ਆਪਾਂ ਆਪ ਜਾ ਕੇ ਉੱਥੇ ਹੈਲਪ ਕਰਨੀ ਚਾਹੁੰਦੇ ਨਹੀਂ ਕਿਸੇ ਦੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਭਾਈ ਜੇ ਆਪਾਂ ਇੰਨੇ ਰੈਡੀ ਟੂ ਗੋ ਆ ਛੱਡੋ ਪਾਸਪੋਰਟ ਇੱਥੋਂ ਵਾਲੇ ਛੱਡੋ ਛੱਡੋ ਜਾ ਕੇ ਉੱਥੇ ਜਾ ਕੇ ਕੰਮ ਕਰੋ ਉਹਨਾਂ ਲਈ ਇੱਥੇ ਬੈਠੇ ਆਪਾਂ ਬਹੁਤ ਕੁਝ ਕਹਿ ਦਿੰਦੇ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਭਾਜੀ ਬਿਲਕੁਲ ਸਹੀ ਗੱਲ ਮਾਰਨੀ ਦੇ ਵਿੱਚ ਮੰਡੇ ਟੂ ਫਰਾਈਡੇ ਬਹੁਤ ਵਧੀਆ ਮਨੋਰੰਜਨ ਕਰਦੇ ਆ ਹਾਂਜੀ ਤੁਹਾਡਾ ਮੈਂ ਪਹਿਲੀ ਵਾਰੀ ਸੌਰੇ ਵੀਰੇ ਅੱਜ ਪਰ ਵਧੀਆ ਲੱਗਿਆ ਥੈਂਕ ਯੂ ਭਾਜੀ ਥੈਂਕ ਯੂ ਜੀ ਬਹੁਤ ਬਹੁਤ ਭਾਜੀ ਆਪਣਾ ਮੈਲਬਨ ਕਿੱਥੇ ਰਹਿੰਦੇ ਤੁਸੀਂ ਵੀਰੇ ਮੈਂ ਰਹਿਣਾ ਦਾ ਮੈਲਬਨ ਆ ਪਰ ਮੈਂ ਲਾਈਨ ਹਾਲ ਡਰਾਈਵਰ ਆ ਮੈਲਬਨ ਤੇ ਸਿਡਨੀ ਚੱਲਦਾ ਫਿਰ ਸਾਡੇ ਕੋਲ ਐਂਟਰਟੇਨਮੈਂਟ ਤੌਰ ਤੇ ਹੀ ਹੁੰਦਾ ਗਾਣੇ ਸੁਣ ਸੁਣ ਕੇ ਆਉਂਦੇ ਵਾਹ ਜੀ ਵਾਹ ਠੀਕ ਵਾਹ ਜੀ ਵਾਹ ਵਾਹ ਜੀ ਸੰਤਨ ਕਰਾਤੀ ਰੇਡੀਓ ਦੇ ਵਿੱਚ ਇੱਕ ਤੁਹਾਡਾ ਰੇਡੀਓ ਬਸ ਠੀਕ ਆ ਜਿਹੜੀ ਆਪਾਂ ਤੁਹਾਨੂੰ ਵਧੀਆ ਨੰਬਰ ਦੇਵਾਂਗੇ ਘੈਂਟ ਤੱਕ ਥੈਂਕ ਯੂ ਭਾਜੀ ਥੈਂਕ ਯੂ ਜੀ ਬਹੁਤ ਬਹੁਤ ਇਦਾਂ ਹੀ ਜੁੜਦੇ ਰਹੋ ਭਾਜੀ ਭਾਜੀ ਮੈਂ ਮੈਲਬਨ ਗਿਆ ਸੀ ਮੈਂ ਮੈਲਟਨ ਰਿਹਾ ਸੀ ਫਿਰ ਕਿਤੇ ਆਏ ਤਾਂ ਜ਼ਰੂਰ ਮਿਲਾਂਗੇ ਆਪਾਂ ਤੁਸੀਂ ਇੰਨੇ ਦਿਨਾਂ ਦਾ ਹਾਂਜੀ ਹਾਂਜੀ ਗੁਲਗਲੇ ਵੀ ਹੁੰਦੇ ਆ ਗੁਲਗਲੇ ਭਾਜੀ ਭਾਜੀ ਸਾਡਾ ਇੱਕ ਬੰਦਾ ਇਹਨੇ ਗੁਲਗਲੇ ਨਹੀਂ ਖਾਦੇ ਇਹਨੂੰ ਖੋਣੇ ਆ ਜਿਹਦਾ ਵਿਆਹ ਆ ਹੁਣ ਕਨਫਿਊਜ਼ ਕਰਤਾ ਮੈਂ ਲੱਗਦਾ ਦੋ ਕਹਿੰਦਾ ਗੋਗਲੇ ਗੋਗਲੇ ਕਹਿ ਕੇ ਉਹਨੂੰ ਕਨਫਿਊਜ਼ ਕਰਤਾ ਗੁਲਗਲੇ ਵੀ ਹੁੰਦੇ ਆ ਨਾ ਗੁਲਗਲੇ ਵੀ ਕਹਿੰਦੇ ਹਾਂਜੀ ਪਰ ਇਹਨੇ ਦੋਵੇਂ ਨਹੀਂ ਸੁਣਿਓ ਮੈਂ ਭਾਈ ਦੋਨੇ ਨਹੀਂ ਸੁਣੇ ਅਰੇ ਭਾਈ ਫੇਰ ਤਾਂ ਚਲ ਕੋਈ ਨਹੀਂ ਹੁਣ ਤਾਂ ਮੈਂ ਵੀ ਨਹੀਂ ਤੇਰੇ ਨਾਲ ਸਹੀ ਹੈ ਕੀ ਬਾਤ ਹੈ ਜੀ ਥੈਂਕ ਯੂ ਭਾਜੀ ਜਰੂਰ ਜੀ ਆਪਾਂ ਗਾਣਾ ਲੱਭ ਕੇ ਲਾਉਨੇ ਸੁੱਚਾ ਹੈਨਾ ਸੁੱਚੇ ਤੋਂ ਪਹਿਲਾਂ ਭਾਜੀ ਆਪਾਂ ਇੱਕ ਮਿਲੇ ਭਾਜੀ ਉਹਨਾਂ ਨਾਲ ਕੋਈ ਗੱਲ ਕਰ ਲਈ ਹਾਂ ਹਾਂ ਹਾਂ ਇੱਕ ਹਾਂ ਤੁਸੀਂ ਚਲੋ ਵੱਡਾ ਦਾ ਕਿਹੜਾ ਕੀ ਆ ਤਾਂ ਕੱਦੂ ਤਾਂ ਰਹਿ ਗਿਆ ਲਾਂਬੇ ਹਨਾ ਨਾ ਗੋਗਲੇ ਤੁਸੀਂ ਨਹੀਂ ਸੁਣੇ ਹਨਾ ਸੁਣੇ ਤੁਸੀਂ ਗੋਗਲੇ ਪਹਿਲਾਂ ਗਲਗਲੇ ਨਹੀਂ ਸੁਣੇ ਨਹੀਂ ਨਹੀਂ ਬੁਲਬੁਲੇ ਸੁਣੇ ਤੁਸੀਂ ਬੁਲਬੁਲੇ ਤੂੰ ਤਾਂ ਬੰਦ ਬਲਾ ਪਾਣੀ ਦਾ ਬੁਲਬੁਲਾ ਪਤਾ ਤੁਹਾਨੂੰ ਭਾਈ ਪਤਾ ਇੱਕ ਮਿੰਟ ਆਪਾਂ ਕਾਲਰ ਆ ਕੇ ਕਾਲਰ ਨਾਲ ਗੱਲ ਕਰ ਅੱਛਾ ਚਲੋ ਠੀਕ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਨਰ ਹੋ ਹਾਂ ਬੇਟਾ ਔਨ ਗੇਅਰ ਹਾਂ ਹਾਂਜੀ ਇੱਕ ਮਿੰਟ ਬੇਟਾ ਇੱਕ ਮਿੰਟ ਅੱਛਾ ਬੇਟਾ ਗੱਲ ਸੁਣੋ ਹਾਂਜੀ ਹਾਂਜੀ ਅਹ, ਪਨ ਤੇਜ ਦੀ ਦੁਕਾਨ ਦਾ ਕੀ ਐਡਰੈਸ ਹੈ ਕਿਹੜੇ ਵਾਲੀ ਆਪਣੇ ਤੇਜ ਦੇ ਜਸਟ ਫਰੈਸ਼ ਦੇ ਜਸਟ ਫਰੈਸ਼ ਜੀ ਕੋਲਮਾਰ ਰੋਡ ਤੇ ਆ ਜੀ ਹਾਂਜੀ ਤੇ ਆਪਣਾ ਨਹੀਂ ਨਹੀਂ, ਉਹ ਨਹੀਂ ਹੈ ਮੈਂ ਮੈਂ ਜਾਣਦੀ ਆ ਮੈਂ ਉੱਥੇ ਕੋਈ ਚੀਜ਼ ਭੁੱਲਿਆ ਹੀ ਅੱਜ ਗਈ ਸੀਗੀ ਸ਼ਾਪ ਤੇ ਉਹਨਾਂ ਦੀ ਅੱਛਾ ਜੀ ਤੁਹਾਨੂੰ ਨੰਬਰ ਚਾਹੀਦਾ ਉੱਥੇ ਦਾ ਹਾਂ ਹਾਂ ਪੁੱਤ ਅੱਛਾ ਜੀ ਮੈਂ 2 ਮਿੰਟ ਮੇਰੇ ਕੋ ਹੈਗਾ ਪਿਆ ਇੱਥੇ ਮੈਂ ਤੁਹਾਨੂੰ ਦੱਸਦਾ ਅੱਛਾ ਜਸਟ ਫਰੈਸ਼ ਹੈਗਾ ਜੀ ਆਪਣੇ ਇਹ ਸੀ ਰਿਕੁਐਸਟ ਆਪਾਂ ਨੂੰ ਮੈਲਬਨ ਤੋਂ ਹਾਂਜੀ ਬਿਲਕੁਲ ਤੇ ਅਸੀਂ ਜੀ ਇੱਕ ਕਮਿਊਨਿਟੀ ਜਾਣਕਾਰੀ ਦੇਣਾ ਚਾਹੁੰਦੇ ਆ ਜੀ ਬਈ ਐਵੇਂ <laughs> ਮਜ਼ਾਕ ਕਰਦੇ ਨੇ ਕਹਿਤਾ ਸੀ ਜੀ ਵੀ ਹਰਮਨ ਪਰਮਾਰ ਦੀ ਉਮਰ ਬਹੁਤ ਹੋ ਗਈ ਆ ਪਰ ਇਹ ਤਾਂ ਹਲੇ ਸਿਰਫ 16 ਸਾਲਾਂ ਦਾ ਜੀ ਬਿਲਕੁਲ 16 ਕਿੱਥੇ ਭਾਜੀ ਚੱਲ ਠੀਕ ਠੀਕ ਲਾ ਲਾ ਤੂੰ ਕਿ ਦੋ ਲੈ ਲਾਂਗੇ <laughs> ਨਹੀਂ ਜੀ ਬਿਲਕੁਲ 26 ਸਾਲ ਦੀ ਉਮਰ ਹੈ ਜੀ ਮੁੰਡਾ ਬਿਲਕੁਲ ਨਹੀਂ ਹੈਗਾ ਜ਼ਿਆਦਾ ਉਮਰ ਦਾ ਮੁੰਡਾ ਬਿਲਕੁਲ ਜਵਾਨ ਨਹੀਂ ਲੱਗਦਾ 26 ਜਵਾਨ ਨਹੀਂ ਲੱਗਦਾ ਐਡੀ ਗੱਲਾਂ ਗੱਲਾਂ ਚ ਕਰਦੀ ਮੁੰਡੇ ਦੀ ਮੁੰਡੇ ਦੀ ਤਾਂ ਬਸ ਹੈ ਜੀ ਬਿਲਕੁਲ ਜੀ ਮੁੰਡੇ ਦੇ ਨਾਮੂ ਚ ਦੰਦ ਆ ਮੁੰਡੇ ਦੀਆਂ ਗੱਡੀਆਂ ਚ ਨਕਲੀ ਇਹਦੇ ਦੰਦ ਆ ਹਾਂਜੀ ਪਰਬਟਿਆ ਦੇ ਝੁਰੜੀ ਨਹੀਂ ਜੇ ਤੱਕ ਕਦੇ ਰਿਸ਼ਤਾ ਕਰਨ ਨਹੀਂ ਗਏ ਤਾਂ ਕਹਿੰਦੇ ਮੁੰਡਾ ਕੀ ਕਰਦਾ ਕਹਿੰਦੇ ਮੁੰਡੇ ਦੀ ਤਾਂ ਬੱਸ ਹੈ ਜੀ ਹੈਨਾ ਤੇ ਉਹਨੇ ਵਿਆਹ ਕਰਦਾ ਕਹਿੰਦੇ ਕੁੜੀ ਨਾ ਮੁੰਡੇ ਦਾ ਰਿਸ਼ਤਾ ਦੇ ਕੇ ਆਇਓ ਉਹ ਜੋ ਮੁੰਡਾ ਦਾ ਮੁੰਡੇ ਦਾ ਤਾਂ ਮੁੰਡੇ ਦਾ ਕਹਿੰਦਾ 20 ਬਾਈ ਟਰੱਕ ਆ 20 ਬਾਈ ਟਰੱਕ ਆ ਜੀ ਉਹ ਬਾਜੂ ਗੁਰੂ ਸੇ ਕੁੜੀ ਵਿਆਹ ਦਿੰਦੇ ਉਹ ਕਹਿੰਦੇ ਜੀ ਤੁਸੀਂ ਤਾਂ ਕਹਿੰਦੇ 20 ਬਾਈ ਟਰੱਕ ਆ ਨੰਬਰ ਟਰੱਕ ਦਾ ਇੱਕੋ ਜਿਹੜਾ ਉਹ ਕਹਿੰਦੇ ਟਰੱਕ ਦਾ ਇੱਕੋ ਇਹਦਾ ਨੰਬਰ 20 ਬਾਈ ਆ ਸਹੀ ਹੈ ਵਾਕਈ ਜੀ ਤਾਂ ਤਾਂ ਵਿਚੋਲਾ ਕਹਿੰਦੇ ਨਾ ਵਿਚੋਲਾ ਵਿਚੋਲਾ ਕਹਿੰਦਾ ਕਹਿੰਦਾ ਕਾਕਾ ਜੀ ਕੀ ਕਰਦੇ ਆ ਕਹਿੰਦਾ ਅਜੇ ਤਾਂ ਤੰਗ ਹੀ ਕਰਦੇ ਅਜੇ ਤਾਂ ਤੰਗ ਹੀ ਕਰਦੇ ਆ ਤੁਹਾਡੇ ਵਾਂਗੂ ਉਹ ਉਹ ਗੱਲ ਸਹੀ ਹੈ ਤਾਂ ਇਹ ਤਾਂ ਵਿੱਚ ਵਿਚੋਲਾ ਪਾਉਂਦੇ ਨਾ ਵਿਚੋਲੇ ਦਾ ਮਤਲਬ ਕੀ ਹੁੰਦਾ ਵਿੱਚ ਓਲਾ ਵਿੱਚ ਓਲਾ ਹੈ ਨਾ ਉਹ ਤਾਂ ਵਿਆਹ ਤੋਂ ਬਾਅਦ ਹੀ ਪਤਾ ਲੱਗਦਾ ਹੁੰਦਾ ਸਹੀ ਆ ਤਾਂ ਇਹ ਤਾਂ ਬਚੋਲਾ ਭਾਈ ਉਹ ਗਾਣਾ ਨਹੀਂ ਸੁਣਿਆ ਤੁਸੀਂ ਘੁੱਗੀ ਦਾ ਕਿ ਖਾਲੀ ਮੁੜੀ ਸੀ ਬਰਾਸ ਮੇਰੀ ਚੀਕਾਂ ਮਾਰਦੀ ਆਹੋ ਦਾ ਜਿਹੜੇ ਚਮਕ ਚਾਬੀ ਕਰ ਕਹਿੰਦਾ ਉਹਦੇ ਚ ਕਹਿੰਦਾ ਕਹਿੰਦਾ 55 ਨੂੰ 35 ਦੱਸ ਕੇ ਰੱਖ ਲਿਆ ਵਿੱਚ ਓਲਾ ਬਾਂਦਰ ਵਰਗੀ ਨਸਲ ਦਾ ਲੋਕੋ ਪਾ ਲਿਆ ਵਿੱਚ ਬਚੋਲਾ ਪਰ ਜੋ ਮਰਜ਼ੀ ਹੈ ਜਿਹਦਾ ਜਿੰਨਾ ਚਿਰ ਵਿਆਹ ਨਹੀਂ ਹੁੰਦਾ ਉਨੇ ਚਿਰ ਟੌਰ ਹੁੰਦੀ ਹੈ ਹਨਾ ਬਚੋਲੇ ਦੀ ਬਾਅਦ ਜਦੋਂ ਜੁੱਤੀਆਂ ਹੀ ਪੈਂਦੀਆਂ ਜੇ ਗਾਲਾਂ ਪੈਂਦੀਆਂ ਹੈ ਹੈਨਾ ਤੇ ਕੁਛ ਨਾ ਕੁਛ ਹੋਈ ਹੋਇਆ ਹੀ ਰਹਿੰਦਾ ਮੁੜ ਕੇ ਬਚੂਲੇ ਨੂੰ ਰਗੜੀ ਫਿਰਦੇ ਆ ਕਹਿੰਦਾ ਕਹਿੰਦਾ ਉਹ ਕਹਿੰਦਾ ਜਿਹੜਾ ਵਿਆਹ ਤੋਂ ਬੰਦਾ ਪਹਿਲਾਂ ਨਾ ਆਪਣੇ ਵਿਆਹ ਤੋਂ ਪਹਿਲਾਂ ਜਦੋਂ ਰਿਸ਼ਤਾ ਬੋਟੀ ਨੂੰ ਕਹਿੰਦਾ ਹੁੰਦਾ ਕਿ ਮੈਂ ਤੇਰੇ ਤੋਂ ਬਿਨਾਂ ਜੀਣਾ ਨਹੀਂ ਰਹਿ ਸਕਦਾ ਕਹਿੰਦਾ ਹੀ ਬੰਦਾ ਮੈਂ ਬਾਅਦ ਚ ਆਪਣੀ ਜਨਾਨੀ ਨੂੰ ਕਹਿੰਦਾ ਦੇਖਿਆ ਮੈਂ ਜਿੱਦਣ ਮਰਿਆ ਤੇਰੇ ਹੱਥੋਂ ਨਹੀਂ ਜਿੱਦਣ ਮਰਿਆ ਤੇਰੇ ਸਿਰ ਚੜ ਕੇ ਮਰੂੰ ਤੇਰੇ ਹੱਥੋਂ ਮਰੂੰ ਕਹਿੰਦਾ ਕਹਿੰਦਾ ਵਿਆਹ ਤੋਂ ਪਹਿਲਾਂ ਕਹਿੰਦਾ ਬੰਦਾ ਕਹਿੰਦਾ ਹੁੰਦਾ ਕਹਿੰਦਾ ਤੇਰੀਆਂ ਅੱਖਾਂ ਜਿਵੇਂ ਝੀਲਾਂ ਤੇਰੀਆਂ ਜੁਲਫ ਤੇਰੇ ਵਾਲ ਕਹਿੰਦਾ ਕਹਿੰਦਾ ਵਿਆਹ ਤੋਂ ਬਾਅਦ ਹੀ ਬੰਦਾ ਕਹਿੰਦਾ ਕਹਿੰਦਾ ਕਹਿੰਦਾ ਤੈਨੂੰ ਸਾਹਮਣੇ ਪਈ ਕੀ ਨਹੀਂ ਕਹੀ ਤੈਨੂੰ ਤੇਰੀਆਂ ਅੱਖਾਂ ਨੇ ਕਾਟ ਉੱਡੇ ਵਾਕੀ ਵਾਕੀ ਯਾਰ ਕਹਿੰਦਾ ਕਹਿੰਦਾ ਵਿਆਹ ਤੋਂ ਪਹਿਲਾਂ ਨਾ ਬੰਦਾ ਕਹਿੰਦਾ ਤੂੰ ਤੇਰੀਆਂ ਜੁਲਫਾਂ ਜਿਵੇਂ ਕਾਲੀਆਂ ਘਟਾਵਾਂ ਨਾ ਕਾਲੀਆਂ ਘਟਾਵਾਂ ਤੇ ਬਸ ਵਿਆਹ ਤੋਂ ਬਾਅਦ ਕਹਿੰਦਾ ਆ ਤੇਲ ਲਾ ਲਾ ਕੇ ਝਾਂਟੇ ਨੂੰ ਮੈਂ ਅੱਗ ਲਾ ਤੇਲ ਲੈ ਲੈ ਚਾਟੇ ਨੂੰ ਤੈਨੂੰ ਇੰਨਾ ਐਕਸਪੀਰੀਅੰਸ ਆ ਤੈਨੂੰ ਨਹੀਂ ਮੰਮਾ ਕਿਸੇ ਨੇ ਕੁੜੀ ਦੇਣੀ ਰਹਿੰਦ ਜਿੰਨੇ ਮਰਜੀ ਕਮਿਊਨਿਟੀ ਨੋਟਿਸ ਦੇ ਦੋ ਬੰਦ ਕਰੋ ਪ੍ਰੋਗਰਾਮ ਬਸ ਯਾਰ ਚੱਲੀਏ ਮੈਨੂੰ ਹੀ ਪਾਲਟੀ ਹੈ ਇੱਕ ਓਹੋ ਨਹੀਂ ਨਹੀਂ ਬਿਲਕੁਲ ਤੇ ਇਦਾਂ ਹਾਸਾ ਮਜ਼ਾਕ ਆਪਾਂ ਕਰਦੇ ਰਵਾਂਗੇ ਜੀ ਹਰ ਹਫਤੇ ਤੇ ਚਲਿਏ ਭਾਈ ਹੁਣ ਜਾਣ ਦਾ ਟਾਈਮ ਆ ਗਿਆ ਜੀ ਇੱਕ ਤੁਹਾਨੂੰ ਵਿੱਚ ਆ ਗਈ ਹੈ ਜਨਮ ਦਿਨ ਦੀ ਪਾਰਟੀ ਹਾਂ ਤੇ ਉੱਥੇ ਗੋਗਲੇ ਬਣੇ ਹੋਣੇ ਜਾਣ ਦਾ ਟਾਈਮ ਤਾਂ ਬੜਾ ਬਦੂਤ ਜਿਹਾ ਲੱਗਿਆ ਗੋਗਲੇ ਬਣੇ ਹੋਣੇ ਉੱਥੇ ਗੋਗਲੇ ਬਣੇ ਮੇਰੇ ਜਦੋਂ ਓਹੋ ਜੇ ਜਾਣ ਦਾ ਟਾਈਮ ਆ ਗਿਆ ਵੀ ਕਿਉਂਕਿ ਡੋਲੀ ਥੋੜਾ ਤੁਰਨ ਲੱਗੀ ਹੈ ਚਲਤੀ ਹੈ ਜਾਣ ਦਾ ਟਾਈਮ ਹੋ ਗਿਆ ਤੇਰੇ ਵੀ ਹੁਣ ਕਿਤੇ ਗਾਣਾ ਨਾ ਹੋ ਲਾ ਦਿਓ ਬਾਬਲ ਕੀ ਦਵਾਈ ਲੀਤੀ ਜਾ ਉਹ ਅੱਜ ਕੱਲ ਨਹੀਂ ਭਰਾਵਾ ਲਾਉਂਦਾ ਕੋਈ ਗਾਣੇ ਅੱਜ ਕੱਲ ਤਾਂ ਟੱਪ ਕੇ ਬਹਿ ਜਾਂਦੇ ਆ ਇੱਕ ਡੋਲੀ ਵਾਲੀ ਕਾਰ ਦੇ ਵਿੱਚ ਨਾ ਰੋਂਦੀ ਹੈ ਹਾਂਜੀ ਅੱਜ ਕੱਲ ਬੇਬੇ ਕਿਉਂ ਜੱਫੀ ਪਾਈ ਜਾਨੀ ਮੇਰੇ ਮੇਕਅਪ ਲੈ ਖਰਾਬ ਹੋਇਆ ਨਾ ਅੱਜ ਕੱਲ ਨਹੀਂ ਭਰਾਵਾ ਲਾਉਂਦਾ ਮੈਂ 15000 ਦੇ ਕੇ ਮੇਕਅਪ ਕਰਾਇਆ ਮੈਂ 15 20 ਹਜ਼ਾਰ ਦੇ ਕੇ ਮੇਕਅਪ ਕਰਾਇਆ ਹੁੰਦਾ ਬੁਟੀਕ ਦੇ ਉਹ ਕੀ ਹੁੰਦਾ ਬਿਊਟੀ ਪਾਰਲਰ ਚ ਨਾ ਬੁਟੀਕ ਬੁਟੀਕ ਤੋਂ ਉਹ ਭਰਾਵਾ ਇੱਕੋ ਜਿਹਾ ਹੀ ਆ ਮੈਂ ਤਾਂ ਅੰਗਰੇਜ਼ੀ ਮੇਰੀ ਸੁੱਖ ਨਾ ਉਦਾਂ ਦੀ ਆ ਮੈਂ ਤਾਂ ਹਲੇ ਤੇ ਪਤਾ ਨਹੀਂ ਲੱਗਾ ਬੁਟੀਕ ਕਾਤੇ ਕਹਿੰਦੇ ਇਹਨੂੰ ਬੁਟੀਕ ਸੂਟ ਸੀਨ ਵਾਲਾ ਆਹੋ ਕਾਤੇ ਕਹਿੰਦੇ ਬੁਟੀਕ ਪਤਾ ਨਹੀਂ ਭਰਾਵਾ ਮੈਨੂੰ ਤਾਂ ਆਪਣੀ ਚਲੋ ਇੱਕ ਕਾਲਰ ਜੁੜੇ ਪਹਿਲਾਂ ਇਹਨਾਂ ਨਾਲ ਗੱਲ ਕਰ ਲਓ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਨੇ ਰਹੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਮੈਨੂੰ ਲੱਗਦਾ ਤੁਸੀਂ ਸਾਰੇ ਕੁਆਰੇ ਲਾ ਲਈ ਆ ਨਹੀਂ ਜੀ ਇੱਕ ਇੱਕ ਕੋਈ ਵਿਆਹ ਹੈ ਜੀ ਸਾਡੇ ਨਹੀਂ ਇੱਕ ਤੇ ਜੋਂ ਟੰਗ ਹੋਏ ਹੋ ਜੀ ਇੱਕ ਤੇ ਟੰਗੇ ਹੋਏ ਜੋਂ ਜੀ ਵਧੀਆ ਬੜੇ ਸਤਿਓ ਜਿਹਾ ਲੱਗਦੇ <laughs> ਆ ਜਿਹੜਾ ਜ਼ਿਆਦਾ ਸਤਿਆ ਜੀ ਇਹਨੂੰ ਕਿਹੜਾ ਕਿਸੇ ਨੇ ਕੁੜੀ ਦੇਣੀ ਨਹੀਂ ਨਹੀਂ ਲੱਗਦਾ ਅਗਲੇ ਮਗਰ ਰਿਸ਼ਤਿਆਂ ਦੀ ਭਰਮਾਰ ਆ ਜੀ ਆ ਜਿਹੜਾ ਇੱਥੇ ਬੈਠਾ ਹਾਂਜੀ ਆ ਜਿਹੜਾ ਆਕਲੈਂਡ ਬੈਠਾ ਜੀ ਇਹਦੇ ਮਗਰ ਤਾਂ ਨੇਰੀ ਆਈ ਪਈ ਆ ਮੈਂ ਕਹਿੰਦਾ ਗੱਲਾਂ ਹੀ ਛੱਡ ਦਿਓ ਮੈਨੂੰ ਨਹੀਂ ਦੇਣੀ ਸਾਰਾ ਵਿਆਹ ਦੇ ਇਹਦਾ ਹੀ ਹੋਣਾ ਜੀ ਸਾਡੀ ਦੁਨੀਆ ਤੋਂ ਇਕੱਲੇ ਦਾ ਵਧੀਆ ਤੁਸੀਂ ਬਟਾਤੇ ਚਲ ਜਾਇਆ ਲੈ ਲਾ ਇਹ ਭੰਗੜੇ ਪਾਉਣ ਲਈ ਰੱਖ ਲੈਣਾ ਹੀ ਆਪਾਂ ਉਤੇ ਹਾਂ ਐਸੀ ਗੱਲ ਉਹ ਵਧੀਆ ਤੁਹਾਡਾ ਥੈਂਕ ਯੂ ਥੈਂਕ ਯੂ ਭਾਈ ਥੈਂਕ ਯੂ ਥੈਂਕ ਯੂ ਬਹੁਤ ਜ਼ਿਆਦਾ ਨਹੀਂ ਚਲੋ ਵਿਆਹ ਵਿਆਹ ਵਾਲਾ ਟੌਪਿਕ ਮੈਨੂੰ ਲੱਗਦਾ ਇਹ ਜ਼ਿਆਦਾ ਸੀਰੀਅਸ ਹੋ ਜਾਣਾ ਥੋੜਾ ਜਿਹਾ ਹੈਨਾ ਬਾਕੀ ਮੈਨੂੰ ਮੈਨੂੰ ਪਤਾ ਹੁਣ ਫੀਲਿੰਗ ਜੀ ਕੀ ਆ ਰਹੀ ਆ ਜਦ ਕਸਾਈ ਨੇ ਨਹੀਂ ਬੱਕਰਾ ਮਾਰ ਕੇ ਟੰਗਿਆ ਹੁੰਦਾ ਪੁੱਠਾ ਜਿਹਾ ਲੱਤਾਂ ਨਾਲ ਟੰਗਾਈ <laughs> ਵੀ ਮੈਨੂੰ ਲੱਗਦਾ ਵੀ ਤੁਸੀਂ ਟੰਗ ਹੋਇਆ ਹੀ ਟੰਗੇ ਜਾਣਾ ਐਂ ਟੰਗੇ ਮੈਂ ਟੰਗ ਹੋਇਆ ਲੈ ਐਵੇਂ ਮੈਨੂੰ ਬਦਨਾਮ ਕਰੀ ਜਾਂਦੇ ਯਾਰ ਘਰ ਸੁਣਦੇ ਆ ਰੇਡੀਓ ਕਾਲਰ ਇੱਕ ਕਾਲਰ ਜੁੜੇ ਹਾਂਜੀ ਸਸੀ ਗਾਜੀ ਜੀ ਤੁਸੀਂ ਆਨੇ ਰੋ ਕੱਟ ਗਏ ਲੱਗਦਾ ਉਹ ਫੇਰ ਗੱਲ ਕਰਨਾ ਚਾਹੁੰਦੇ ਆ ਹਾਂਜੀ ਭਾਈ ਭਰਾਵਾ ਆਪਸ ਵਿੱਚ ਗੱਲ ਕਰੋ ਤੁਸੀਂ ਮੈਨੂੰ ਕਹਿੰਦੇ ਕਿ ਸੀਟੀ ਨੇ ਵਿੱਚ ਬੇਕਾਰ ਘਰ ਜਾ ਕੇ ਰੋਟੀ ਵੀ ਕੰਮ ਖਾਣੀ। ਝੜ ਜਾਣੇ ਘਰ ਜਾ ਕੇ ਕਿ ਮੈਨੂੰ ਰੋਟੀ ਹਾਂਜੀ ਅਗੇ ਮੈਂ ਘਰ ਜਾ ਕੇ ਰੋਟੀ ਵੀ ਖਾਣੀ। ਉਹੀ ਬਾਅਦ ਸਕੌਚ ਬ੍ਰਾਈਡ ਵੀ ਬਣਨਾ ਉਹ ਗਾਣਾ ਨਹੀਂ ਐਸੇ ਲੁੱਕ ਲੁੱਕ ਪਤਨੀ ਤੋਂ ਅਸੀਂ ਰੋਂਦੇ ਰਹੇ ਰੋਟੀਆਂ ਪਕਾਈਆਂ ਨਾਲੇ ਪਾਂਡੇ ਤੋਂਦੇ ਰਹੇ ਓਏ ਹੋਏ ਚਲੋ ਬਸ ਕਰੋ ਭਾਈ ਅੱਜ ਕਾਫੀ ਆ ਮੈਂ ਵੀ ਜਾਣ ਲੇਟ ਗਿਆ। ਗੱਲ ਹੋਰ ਨਾ ਭਾਜੀ ਨੂੰ ਦਰਵਾਜ਼ੇ ਅੰਦਰ ਕੁੰਡਾ ਲੱਗਾ ਹੋਵੇ ਭਾਜੀ ਵਿਚਾਰਾ ਮੈਕਡੋਨਲ ਲੈਂਦਾ ਫਿਰ ਬਾਰਾਂ ਵਜੇ ਇੱਕ ਤਾਂ ਠੰਡ ਬਹੁਤ ਹੈ ਕਿਤੇ ਕਾਰ 'ਚ ਨਹੀਂ ਸੌਣਾ ਪੈਂਦਾ ਚਲੋ ਚਲੋ ਜੀ ਨਹੀਂ ਚਲੋ ਭਾਈ ਕਰੋ ਬਾਏ ਬਾਏ ਲੱਗੇ ਬਸ ਬੰਦ ਕਰਨੇ ਡੱਬਾ ਜਾਂ ਉੱਪਰ ਕਰ ਲੈਂਦੇ ਬੰਦ ਅੱਛਾ ਮੇਰੀ ਗੱਲ ਸੁਣੋ ਆਪਾਂ ਯਾਰ ਸਾਰੇ ਲਿਸਨਰਸ ਨੂੰ ਕਹਿ ਦਈਏ ਵੀ ਆਪਾਂ ਸਿਰਫ ਇੱਕ ਸ਼ੋਅ ਰੱਖਿਆ ਵੀ ਜਿਆਦਾ ਨਾ ਇੱਕ ਸੋਸ਼ੀਅਲ ਜਿਹਾ ਵੀ ਆਪਾਂ ਇਹਦੇ ਜਮਾਰੀਆਂ ਫਾਰਮੈਲਟੀਆਂ ਨਹੀਂ ਕਰਦੇ ਹੈ ਹਾਂਜੀ ਹਾਂਜੀ ਬਿਲਕੁਲ ਤੇ ਸਿਰਫ ਆਪਾਂ ਇੱਕ ਕਦੀ ਲੂਜੀਆਂ ਜੋ ਆਪਾਂ ਆਮ ਘਰਾਂ 'ਚ ਗੱਲਾਂ ਕਰਦੇ ਆ ਵੀ ਸਾਨੂੰ ਮੌਕਾ ਜਾਂ ਮਿਲ ਜਾਂਦਾ ਨਾ ਹਫ਼ਤੇ ਭਰ ਦਾ ਪੜਾਸ ਜੀ ਕੱਢਣ ਪੜਾਸ ਕੱਢਣ ਨੂੰ ਬਿਲਕੁਲ ਅੱਕੇ ਹੋ ਜਾ ਫਿਰਦੇ ਹੁੰਦੇ ਅਸੀਂ ਨਾ ਵੀ ਲਾਈਕ ਤੁਹਾਨੂੰ ਪਤਾ ਹੀ ਆ ਜੀ ਅੱਜ ਕੱਲ ਦੁਨੀਆਦਾਰੀ ਲਾਈਕ ਵੀ ਕਿੰਨੀ ਨੱਠ ਭੱਜਿਆ ਪੈਸੇ ਦੀ ਦੌੜ ਆ ਨਾ ਵੀ ਬਾਬੇ ਲੋਕ ਹੱਸਣਾ ਭੁੱਲ ਗਏ ਨਾ ਪਟਵਾਈ ਕਰੀਦੀ ਆ ਵੀ ਚੱਲ ਆਪਾਂ ਇਹੋ ਜਿਹੀਆਂ ਗੱਲਾਂ ਕਰਕੇ ਕੁਝ ਖੁਦ ਦਾ ਮਨ ਖੁਸ਼ ਕਰੀਏ ਕੁਝ ਕੋਈ ਸ਼ਾਇਦ ਕੋਈ ਹੱਥ ਲਵੇ ਹਨਾ ਉਹਦੇ ਨਾਲ ਦਾ ਭੁੱਲ ਬਿਲਕੁਲ ਨਾਲੇ ਅੱਜ ਕੱਲ ਯਾਰ ਘਰਾਂ ਦੇ ਵਿੱਚ ਵੀ ਆਪਾਂ ਕਿੱਥੇ ਬਹਿ ਕੇ ਇੱਕ ਦੂਜੇ ਨਾਲ ਇੰਨੇ ਗੱਲ ਕਰ ਪਾਉਨੇ ਆ ਹਨਾ ਵੀ ਇਹ ਚਲੋ ਇੱਕ ਬਹਾਨਾ ਮਿਲ ਜਾਂਦਾ ਆ ਜਿਹਦੇ ਵਿੱਚ ਕੀ ਸਾਰੇ ਆਪਣੇ ਨਾਲ ਜੁੜ ਜਾਂਦੇ ਆ ਕੁਝ ਸਾਡੀਆਂ ਸੁਣ ਲੈਣੇ ਕੁਝ ਅਸੀਂ ਤੁਹਾਡੀਆਂ ਸੁਣ ਲਈਦੀਆਂ ਹਨਾ ਬਿਲਕੁਲ ਬਿਲਕੁਲ ਤੇ ਤੁਸੀਂ ਸਾਡੇ ਪ੍ਰੋਗਰਾਮ ਨੂੰ ਫੀਡਬੈਕ ਜ਼ਰੂਰ ਦਿਆ ਕਰੋ ਚਾਹੇ ਔਨ 에ਅਰ ਜਾਂ ਆਫ 에ਅਰ ਹਨਾ ਬਿਲਕੁਲ ਤੇ ਕਿਤੇ ਵੀ ਤੁਹਾਨੂੰ ਲੱਗਦਾ ਵੀ ਹਾਂ ਵੀ ਸਾਨੂੰ ਸੁਧਾਰ ਕਰਨਾ ਚਾਹੀਦਾ ਸਾਨੂੰ ਜਰੂਰ ਦੱਸੋ ਮੋਸਟ ਵੈਲਕਮ ਹੈ ਨਾ ਤੁਹਾਡੀ ਕਾਲ ਅਸੀਂ ਥਰੂ ਦਾ ਫੇਸਬੁੱਕ ਵੀ ਤੁਸੀਂ ਫੀਡਬੈਕ ਦੇ ਸਕਦੇ ਆ ਸਾਡਾ ਪੇਜ ਆ ਜੀ ਸੋਨਾ ਨਿਊਜ਼ੀਲੈਂਡ ਬਿਲਕੁਲ ਬਿਲਕੁਲ ਤੇ ਉੱਤੇ ਵੀ ਸਾਡਾ ਪੇਜ ਹੈਗਾ ਜੀ ਇੱਕ ਸੋਨਾ ਨਿਊਜ਼ੀਲੈਂਡ ਤੇ ਇੱਕ ਹੈਗਾ ਜੀ ਹਰਮਨ ਪਰਮਾਰ ਹਾਂਜੀ ਉਹ ਨਹੀਂ ਨਹੀਂ ਹਰਮਨ ਪਰਮਾਰ ਤੇ ਛੱਡੋ ਤੁਸੀਂ ਤੇ ਐਵੇਂ ਨਾ ਹਰਮਨ ਪਰਮਾਰ ਦੇ ਤੇ ਆਪਣਾ ਸੋਨਾ ਨਿਊਜ਼ੀਲੈਂਡ ਨਾਮ ਦਾ ਪੇਜ ਹੈ ਜੀ ਉਹਦੇ ਤੇ ਕੋਈ ਵੀ ਮੈਸੇਜ ਕਰਕੇ ਤੁਸੀਂ ਆਪਣੀ ਫੀਡਬੈਕ ਦੇ ਸਕਦੇ ਆ ਦੇ ਸਕਦੇ ਹਾਂਜੀ ਤੇ ਜੇ ਕੋਈ ਤੁਹਾਨੂੰ ਵੀ ਜਿਹਦਾ ਕੋਈ ਟੌਪਿਕ ਪਸੰਦ ਹੈ ਮੇਰੇ ਖਿਆਲ ਨਾਲ ਤੁਸੀਂ ਵੀ ਸੁਜੈਸਟ ਕਰ ਸਕਦੇ ਵੀ ਆਪਾਂ ਇਸ ਸ਼ਨੀਵਾਰ ਚਲੋ ਆਹ ਟੌਪਿਕ ਤੇ ਗੱਲ ਕਰ ਲਈਏ ਨਾ ਜੀ ਜੀ ਆਪਾਂ ਉਹਦਾ ਹੀ ਆਪਾਂ ਵੀ ਉਹਦੇ ਵਿੱਚੋਂ ਹੀ ਹੱਸ ਖੇਡੀ ਕਰ ਲਿਆ ਕਰਨੀਆਂ ਕਿਉਂ ਜੀ ਚਲੋ ਬਿਲਕੁਲ ਭਾਈ ਸਾਨੂੰ ਤਾਂ ਮਸਾਲਾ ਚਾਹੀਦਾ ਕੋਈ ਤੁੜਕਾ ਆਪੇ ਲਾ ਲੈਣਾ ਨਹੀਂ ਵਧੀਆ ਚਲੋ ਭਾਈ ਮੇਰੇ ਪਕੌੜੇ ਠੰਡੇ ਹੁੰਦੇ ਮੈਂ ਵੀ ਜਾਣਾ ਨਾਲੇ ਗੋਗਲੇ ਇੱਕ ਭਾਜੀ ਆ ਬੰਦਾ ਸਾਡਾ ਝੂਠ ਬੋਲ ਗਿਆ ਵੀ ਮੇਰੀ ਉਮਰ ਹੋਣ ਦੇ ਮੈਂ ਹਲੇ 25 ਸਾਲਾਂ ਦਾ ਉਹ ਮੈਂ- ਸਾਲ ਘੱਟ ਲਿਖਾਓਗੇ 26 ਸਾਲ ਦਾ ਜੀ 26 ਸਾਲ ਦਾ ਆਪਣੇ ਐਮਪੀ ਭਾਜੀ 40 ਪਲੱਸ ਲੈ ਮੈਂ ਇੰਨਾ ਵੀ ਨਹੀਂ ਹੈਗਾ 39 ਹੈ ਅੱਛਾ ਨਹੀਂ ਨਹੀਂ ਭਰਾਵਾ ਮੈਂ ਤਾਂ 34 ਸਾਲਾਂ ਦਾ ਸਿਰਫ ਹਲੇ ਅੱਛਾ ਹਲੇ ਮੇਰੀ ਉਮਰ ਕੀ ਹਲੇ ਤਾਂ ਮੈਂ ਸੋਚ 34 ਲੈ ਪਾਸ ਹੋਇਆ ਹਲੇ ਮਸੀ ਅੱਗੇ ਮੈਂ 34 ਸਾਲ ਭਾਜੀ 18 ਸਾਲ ਦੀ ਉਮਰ ਖੇਤ ਹੁੰਦੀ ਹੈ 36 ਸਾਲ ਦੋ ਵਾਰੀ ਉਮਰ ਖੇਦ ਭੁਗਤ ਲਈ ਵਾਕਈ ਯਾਰ ਇੱਥੇ ਵੀ ਉਮਰ ਕੈਦ ਹੋ ਚੱਲੀ ਮੈਨੂੰ ਉਦਾਂ ਆਲਮੋਸਟ ਮੇਰੀ ਪੂਰੀ ਹੋ ਚੱਲੀ ਨਿਊਜ਼ੀਲੈਂਡ ਦੇ ਵਿੱਚ ਵੀ ਇੱਕ ਉਮਰ ਕੈਦ ਭਾਜੀ ਇੰਡੀਆ ਭੁਗਤਾ ਇੱਕ ਇੰਡੀਆ ਭੁਗਤਾ ਆ ਅੱਧੀ ਇੰਡੀਆ ਭੁਗਤਾ ਆ ਸੀ ਤੇ ਅੱਧੀ ਇੱਥੇ ਭੁਗਤ ਲਈ ਆ ਬਾਕੀ ਅੱਧੀ ਦੇਖੋ ਹੁਣ ਕਿੱਥੇ ਭੁਗਤਦੇ ਆ ਪਰ ਬਿਲਕੁਲ ਜੀ ਤੇ ਸਾਡੇ ਚ ਆਪਣਾ ਇੱਕ ਹਾਲੇ ਨਵਾਂ ਉੱਠਿਆ ਮੁੰਡਾ ਜਿੰਦਰ ਸਿੰਘ ਬਿੱਲਾ ਬਿਲਕੁਲ ਨਵਾਂ ਜੀ 16 ਸਾਲ ਹੋ ਰਿਹਾ ਇਹ ਮੋਚਵਟ ਗੱਭਰੂ ਹੈ ਜੀ ਇਹ ਤਾਂ ਭਾਈ ਸੱਪ ਨਹੀਂ ਕੰਜ ਲੈਂਦੀ ਹੈ ਨਾ <laughs> ਨਵਾਂ ਨਵਾਂ ਉਹ ਦੇਖ ਲੈ ਨਵੀਂ ਨਵੀਂ ਚਮੜੀ ਲਿੱਥੀ ਇਹਨੇ ਲੋਕੀ ਕੰਜ ਚੱਕ ਕੇ ਅੱਖਾਂ ਨੂੰ ਲਾਈ ਜਾਣਗੇ ਕਹਿੰਦੇ ਨਿਗਾਹ ਵਧਣੀ ਕਈ ਕਿਤਾਬਾਂ 'ਚ ਰੱਖੀ ਫਿਰਦੇ ਵਿਦਿਆ ਪੜਾਈ ਵਿਦਿਆ ਪੜਾਈ ਆ ਰਾਤ ਨੂੰ ਡਰਾਵਣੇ ਸੁਪਨੇ ਨਹੀਂ ਆਉਣੇ ਨਹੀਂ ਵੀ ਮੇਰੀ ਗੱਲ ਸੁਣੋ ਕਾਂਜੇ ਨੇ ਭਲਾ ਫਲੈਗ ਨਾ ਪਾਉਣਾ ਜਾ ਕੇ ਵੀ ਜਿਹੜਾ ਤੁਹਾਨੂੰ ਉਹ ਭਾਈ ਦਸਰੀ ਕਾਲ ਜੀ ਸਾਨੂੰ ਨੂੰ ਅੱਜ ਕਰੋ ਕਈ ਕਈ ਭਾਈ ਮਨੀ ਪਲਾਟ ਨਾਲ ਟੰਗੀ ਫਿਰਦੇ ਘਰ 'ਚ ਚੋਰ ਨਹੀਂ ਆਉਣਗੇ ਚੋਰ ਨਹੀਂ ਆਉਂਦੇ ਉਹ ਵੀ ਕਾਜ ਨੇ ਭਲਾ ਲਾਠੀ ਲੈ ਕੱਢ ਜਾਣਾ ਬਸ ਬਸ ਬਸ ਮਸਾਲਾ ਆ ਗਿਆ ਚੰਗਾ ਜੀ ਬਿੱਲੀ ਦੇ ਪਕੌੜੇ ਠੰਡੇ ਹੋਣ ਤੇ ਸਾਨੂੰ ਦਿਓ ਜੀ ਭੁੱਲਾ ਦੀ ਮਾਫੀ ਤੇ ਮੈਂ ਤੁਹਾਡਾ ਆਪਣਾ ਦਾਸ ਹਰਮਨ ਪਰਮੈਨ ਤੇ ਮੈਂ ਮੇਰੇ ਨਾਲ ਅਤਿੰਦਰ ਸਿੰਘ ਜੀ ਬਿੱਲਾ ਤੇ ਅਮਰਪ੍ਰੀਤ ਸਿੰਘ ਜੀ ਜੋਲ ਤੇ ਸਾਨੂੰ ਸਾਰਿਆਂ ਨੂੰ ਇਜਾਜ਼ਤ ਆਪਾਂ ਹਾਜ਼ਰ ਹੋਵਾਂਗੇ ਅਗਲੇ ਵੀਕ ਸ਼ਨੀਚਰਵਾਰ ਨੂੰ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਸੋਹਣਾ ਨਿਊਜ਼ਲੈਂਡ ਬਿਲਕੁਲ 7 ਵਜੇ ਹੋਪਫੁਲੀ ਉਦੋਂ ਧੁੱਪ ਚੜੀ ਹੋਗੀ ਤੇ ਸਾਡੇ ਕੱਪੜੇ ਵੀ ਪੜੇ ਜਾਣ ਸੁੱਕੇ ਹੋਣਗੇ ਸੁੱਕੇ ਹੋਣਗੇ ਰੰਗ ਨਹੀਂ ਲਿੱਤਣਗੇ ਹਾਂਜੀ ਰੰਗ ਭਾਈ ਚੜੇਗਾ ਭਾਈ ਜਾਂਦੇ ਜਾਂਦੇ ਮੈਨੂੰ ਇੱਕ ਯਾਦ ਆ ਗਿਆ ਆਪਾਂ ਗਾਣਾ ਪਲੇ ਕਰਨਾ ਆ ਬੱਬੂ ਮਾਨ ਦਾ ਇੱਕ ਬਾਬਾ ਨਾਨਕ ਤੇ ਇੱਕ ਮਾਤਾ ਜੀ ਦੀ ਫਰਮਾਇਸ਼ ਆਈ ਸੀ ਮੈਨੂੰ ਤਾਂ ਆਪਾਂ ਜ਼ਰੂਰ ਪਲੇ ਕਰਦੇ ਹਾਂ ਬਿਲਕੁਲ ਜੀ ਬਿਲਕੁਲ ਗਾਣਾ ਪਲੇ ਕਰ ਚੱਲ ਹਾਂਜੀ ਉਹ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਡੇ ਸਾਰਿਆਂ ਵੱਲੋਂ ਵੀ ਇੱਕ ਬਾਬਾ ਨਾਨਕ ਸੀ ਜਿਨੇ ਤੁਰ ਕੇ ਦੁਨੀਆ வெற்றி கல்லுதான் marca ਤੁਹਾਡੀਆਂ ਮੁਬਾਰਕਾਂ ਵੀਰੇ ਪਰ ਕੀ ਗੱਲ ਮੂੰਹ ਤੇਰਾ ਅਜੇ ਵੀ ਢਿੱਲਾ ਜਿਹਾ ਲੱਗਦਾ ਕੀ ਦੱਸਾਂ ਯਾਰ ਜਿਹੜੇ ਦੁੱਖ ਨਵੇਂ ਘਰ ਸ਼ਿਫਟ ਹੋਏ ਆ ਉਹੀ ਮੋਇਸਚਰ ਕੰਡੈਂਸੇਸ਼ਨ ਐਸਥਮਾ ਤੇ ਅਲਰਜੀ ਦੀ ਪ੍ਰੋਬਲਮ ਅਜੇ ਵੀ ਪਿੱਛਾ ਨਹੀਂ ਛੱਡਦੀ ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀ ਕਿ ਤੇਰੀਆਂ ਇਹਨਾਂ ਸਾਰੀਆਂ ਪ੍ਰੋਬਲਮਸ ਨੂੰ ਐਚਆਰਵੀ ਸਿਸਟਮ ਹੀ ਦੂਰ ਕਰੇਗਾ ਹਾਂ ਯਾਰ ਤੇਰੀ ਭਾਬੀ ਵੀ ਪਿਛਲੇ 2 ਸਾਲਾਂ ਤੋਂ ਇਹੀ ਗੱਲ ਕਹਿ ਰਹੀ ਆ ਹਾਂ ਬਈ ਘਰ ਵਾਲੀਆਂ ਦੀ ਗੱਲ ਵੀ ਕਦੇ-ਕਦੇ ਮੰਨ ਲੈਣੀ ਚਾਹੀਦੀ ਆ <laughs> ਆਪਣੇ ਪੰਜਾਬੀ ਵੀਰ ਹਰਮੀਕ ਨੂੰ 0210 220 7509 ਤੇ ਐਚਆਰਵੀ ਸਿਸਟਮ ਦੀ ਸਹੀ ਜਾਣਕਾਰੀ ਅਤੇ ਬੈਸਟ ਸੋਲੂਸ਼ਨਸ ਦੇ ਲਈ ਹੁਣੇ ਕਾਲ ਕਰ heat pump total home water filter system kitchen ਤੇ ਬਾਥਰੂਮ ਐਕਸਟ੍ਰੈਕਟਰ ਫੈਨ ਦੇ ਵੀ ਐਕਸਪਰਟ ਨੇ ਕਾਲ ਹਰਮੀਤ ਸਿੰਘ ਔਨ 02102207509 ਗੱਡੀ ਦਾ ਕੰਮ ਕਰਵਾਉਣਾ ਹੈ ਰਿਪੇਅਰ ਲਈ ਜਿੱਥੇ ਵੀ ਜਾਣਾ ਹੈ ਪੈਸੇ ਬਹੁਤ ਮੰਗਦੇ ਆ ਤੇ ਤਸੱਲੀ ਵੀ ਨਹੀਂ ਹੁੰਦੀ ਮੈਂ ਵੀ ਪਹਿਲਾਂ ਕਿਤੋਂ ਵੀ ਗੱਡੀ ਦਾ ਕੰਮ ਕਰਵਾ ਲੈਂਦਾ ਸੀ ਪਰ ਹੁਣ ਕ੍ਰਾਊਨ ਆਟੋਮੋਟਿਵ ਰਿਪੇਅਰਸ ਕੋਲ ਹੀ ਜਾਣਾ ਉਹ ਕਿਉਂ ਕਿਉਂਕਿ ਇਹ ਮਕੈਨੀਕਲ ਰਿਪੇਅਰ ਇਲੈਕਟ੍ਰੀਕਲ ਰਿਪੇਅਰ ਬਹੁਤ ਵਧੀਆ ਤਰੀਕੇ ਨਾਲ ਕਰਦੇ ਨੇ ਤੂੰ ਭਾਵੇਂ ਗੱਡੀ ਦੇ ਟਾਇਰ ਨਵੇਂ ਲੈ ਜਾਂ ਪੁਰਾਣੇ ਵਾਲੇ ਅਤੇ ਪੁਰਾਣੀਆਂ ਗੱਡੀਆਂ ਖਰੀਦਦੇ ਤੇ ਵੇਚਦੇ ਵੀ ਨੇ engine service transmission cam belts CD joints clutches brakes batteries steering suspension scan ਅਤੇ ਸਾਰਾ ਹੀ ਇਲੈਕਟ੍ਰੀਕਲ ਕੰਮ ਬਹੁਤ ਹੀ ਤਸੱਲੀ ਬਖਸ਼ ਕਰਦੇ ਨੇ ਤੂੰ ਪਹੁੰਚ ਫੇਰ ਚੈਲੰਜ ਪੰਪ ਦੇ opposite grey building 54 Killarney road Frankton Crown Automotive Repairs Limited. Open Monday to Friday, 8 a.m. to 5 p.m. Saturday, 8 a.m. to 1 p.m. Call 07847 1378 ਜਾਂ 022 5600 900 ਜਾਂ visit www.crownautomotive.nz ਬੀਜੀ ਮੈਂ ਗਰੋਸਰੀ ਲੈਣ ਜਾ ਰਹੀ ਹਾਂ ਮੰਮੀ ਮੈਂ ਵੀ ਜਾਣਾ ਹੈ ਕੁਝ ਕਾਸਮੈਟਿਕਸ ਲੈਣੇ ਨੇ ਉਹਨੇ ਜਾਣਾ ਗਰੋਸਰੀ ਸਟੋਰ ਤੂੰ ਕਾਸਮੈਟਿਕ ਲੈਣ ਕਿੱਥੇ ਚੱਲੀ ਨਾਲ ਅਸੀਂ ਜਾਣਾ ਹੈ Rocky's food mart Manurewa ਦੇ ਜਿੱਥੇ ਮਿਲਦੀ ਹੈ ਗਰੋਸਰੀ ਇੰਨੀ ਸਸਤੀ ਗਾਰੰਟੀ ਹੈ ਕਿਤੇ ਹੋਰ ਨਹੀਂ ਮਿਲ ਸਕਦੀ ਨਾਲੇ ਹੁਣ ਤਾਂ ਉਹਨਾਂ ਕੋਲ ਹੋਰ ਵੀ ਬਹੁਤ ਇੰਡੀਅਨ ਪ੍ਰੋਡਕਟਸ ਅਵੇਲੇਬਲ ਨੇ ਉਹ ਵੀ ਵਾਜਬ ਕੀਮਤਾਂ ਤੇ ਜਿਵੇਂ ਇੰਡੀਆ ਵਾਲੀ ਮੋਟੀ ਸ਼ੂਗਰ ਗੋਬਿੰਦ ਬ੍ਰਾਂਡ ਦੇ ਅਲਸੀ ਬਿਸਕੁਟ ਗੁੜ ਬਿਸਕੁਟ ਮਿਲਕ ਅਤੇ ਕੇਕ ਰਸ